ਮਹੱਲਾ ਪਹਿਲਾ ਸਾਮ ਕਹੈ ਸੇ ਤੰਬਰ ਸੁਆਮੀ ਸੱਚ ਮੈਂ ਅੱਛਾ ਸਾਚ ਰਹੇ ਸਾਚ ਰਹੇ ਚਾਰ ਵੇਦ ਨੇ ਹੋਏ ਕੱਲ ਚਾਰ ਪ੍ਰਕਾਰ ਨਾ ਕਹਤੀ ਕੱਲ ਕੋ ਕਹਤੀ ਜਿਵੇਂ ਮੁਕਤੀ ਦੇ ਮਾਰਗ ਦੱਸੇ ਨੇ ਮਾਰਗ ਕੋਈ ਹੈ ਕਬੀਰ ਨੇ ਗੋਲਾ ਗਿਆਨ ਚਲਾਇਆ ਕਹਤਾ ਉਸੇ ਕਬੀਰ ਨੇ ਕਰਵਰੇ ਅਨੰਤ ਦਾਸ ਸਾਖਾ ਕਹਿ ਕੇ ਉਹ ਦੱਸਦਾ ਮਾਰਗ ਉਹੀ ਦੱਸਿਆ ਮੁਕਤੀ ਦਾ ਹੀ ਕਬੀਰ ਨੇ ਚਾਰ ਪ੍ਰਕਾਰ ਨੂੰ ਦੱਸਿਆ ਇੱਕੋ ਹੀ ਗੱਲ ਦੱਸੀ ਹੈ ਚਾਰ ਪ੍ਰਕਾਰ ਨੂੰ ਸੈਂਕੜੇ ਪ੍ਰਕਾਰ ਨੇ ਉਹੀ ਗੱਲ ਦੱਸੀ ਸਿਰਫ ਗੱਲ ਕੀ ਹੈ ਦੋ ਤੋਂ ਇੱਕ ਹੋਣ ਦੀ ਗੱਲ ਇੱਕ ਹੋਰ ਤਾਂ ਹੋਵੇ ਗੱਲ ਸੰਤੋਖ ਪਹਿਲਾਂ ਸੰਤੋਖ ਉਸ ਤੋਂ ਬਾਅਦ ਇਹਦੇ ਅੰਦਰੋਂ ਗਿਆਨ ਦਾ ਪੈਦਾ ਅੰਦਰੋਂ ਗਿਆਨ ਪੈਦਾ ਪਹਿਲਾਂ ਬਾਹਰੋਂ ਗਿਆਨ ਸਮਝ ਲੈਣਾ ਜਾਂ ਤਿੰਨਾਂ ਲੋਕਾਂ ਦਾ ਗਿਆਨ ਸਮਝ ਲੈਂਦਾ ਨਾ ਫਿਰ ਜਿਹੜਾ ਭਰਮ ਪਾਇਆ ਹੋਇਆ ਗਿਆਨ ਅਸਲ ਭਰਮ ਪਾਇਆ ਹੋਇਆ ਬੁਝਣ ਜਿਵੇਂ ਆਉਣ ਉਹਨਾਂ ਨੇ ਇਹਦਾ ਭਰਮ ਪਾਇਆ ਹੈ ਗੁੰਮਗੜ ਦਾ ਪਾਇਆ ਹੈ ਭਰਮ ਸਾਰੇ ਗੁੰਮਗੜ ਨੂੰ ਕੋਈ ਬੰਦਾ ਬੰਦੇ ਨੇ ਅਸਲ 'ਚ ਇਹ ਜਿਹੜਾ ਮਨ ਹੈ ਗਾਡੀ ਦੀ ਦੇ ਹੈ ਜਾਗਦਾ ਹੀ ਨਹੀਂ ਹੈ ਕਿੰਨੇ ਜਨਮ ਹੋ ਗਏ ਜਾਗਦਾ ਹੀ ਨਹੀਂ ਇਹਨੂੰ ਜਗਾਉਣ ਖਾਤਰ ਕਿੰਨਾ ਕੁਛ ਹੈ ਜਾਗਦਾ ਹੈ ਇਹ ਗੱਲ ਇਹੀ ਹੈ ਉੱਥੇ ਰਾਵਣ ਦਾ ਭਾਈ ਕੈਸਾ ਇਹਨੂੰ ਪਰ ਲੇਕਰ ਮਾਇਆ ਦੇ ਵਿੱਚ ਆ ਕੇ ਗੱਲ ਸੁਣ ਨੇ ਰਾਵਣੇ ਆਪੇ ਹੈ ਕੁੰਭਕਰਣੀ ਦੀ ਸੁੱਤਾ ਹੋਇਆ ਲੇਕਿਨ ਉੱਥੇ ਜੋ ਸੁੱਤਾ ਹੋਇਆ ਦਿਖਾਉਂਦੇ ਨੇ ਸੀਤਾ ਨੂੰ ਹਣ ਕੇ ਕੇ ਲੱਗੇ ਜਾਵੇ ਇਸ ਕਰਕੇ ਦੀ ਜਿਹੜੀ ਕਥਾਵਾਂ ਨੇ ਨਾ ਪ੍ਰਭ ਗਿਆਨ ਦੀ ਉਹਦੀ ਬਣ ਸਕਦੀ ਜੇ ਇਹਦੀਆਂ ਕਥਾਵਾਂ ਬਣਾਉਣ ਜੀ ਉਲਝਾ ਦਿੰਦਾ ਉਲਝ ਜਿੱਦੋਂ ਤਾਂ ਹੀ ਉਲਝੇ ਸ਼ਾਸਤਰਾਂ ਨੇ ਦਿੱਤੇ ਸੋ ਕਥਾਵਾਂ ਦੇ ਵਿੱਚ ਬਿਆਨ ਕਰਨ ਲੱਗੇ ਸਗੋਂ ਉਲਝ ਗਈ ਗੱਲ ਬਾਚਿਆ ਪਰ ਬਾਣੀ ਨੇ ਵੀ ਹੈ ਬੋਥੀ ਪ੍ਰਾਣ ਬਾਚੀ ਹੈ ਕਿੱਥੇ ਗਲਤੀ ਕੀਤੀ ਹੈ ਤੇ ਬਾਚਿਆ ਸੀਤਾ ਲਛਣ ਵਿਛੜਿਆ ਜ਼ਰੂਰ ਹੈ ਰੋਇਆ ਰਾਮ ਰਕਾਲਾ ਪਿਆ ਪਰ ਵਿਛੜਿਆ ਕਿੱਥੇ ਹੈ ਤੇ ਤੇ ਜਿਹੜੀ ਵਿਛੜਿਆ ਦੁਆਪਰ ਚ ਵਿਛੜਿਆ ਤੇ ਤੇ ਦੇ ਐਂਡ ਚ ਵਿਛੜਿਆ ਦੁਆਪਰ ਚਾਰ ਦੌਰ ਨੂੰ ਸਮਾਨ ਉੱਥੇ ਮਨ ਬੁੱਧੀ ਆ ਸਰੀਰ ਨਾਲ ਜੁੜ ਗਏ ਰਾਮ ਕੱਲਾ ਰਹਿ ਗਿਆ ਆਮ ਕੱਲਾ ਰਹਿ ਗਿਆ ਅੰਦਰ ਸਭਾ ਘਟ ਰਾਮ ਬੋਲੇ ਕੱਲਾ ਕੱਲਾ ਰਾਮ ਉਥੇ ਮਨਬੁੱਧੀ ਮਨਬੁੱਧੀ ਸਰੀਰ ਚ ਨੇ ਆਪਣੀ ਮਰਜ਼ੀ ਕਰਦੇ ਨੇ ਇੱਥੇ ਵਿਛੜੇ ਬਸ ਇਹ ਬਚਣਾ ਇਹ ਹੈ ਪੋਥੀ ਪ੍ਰਾਣ ਬਾਚੀ ਹੈ ਬਚਿਆ ਹੈ ਪੋਥੀ ਪ੍ਰਾਣ ਦੀ ਗੱਲ ਪਰ ਬਾਚੀ ਹੈ ਆਪਾਂ ਨੇ ਬਚਣਾ ਹੁੰਦਾ ਉੱਤੋਂ ਦੇਖਣਾ ਵੀ ਗਲਤੀ ਕਿੱਥੇ ਕੀਤੀ ਹੈ ਬਚਣਾ ਸਮਝਣਾ ਨਹੀਂ ਹੁੰਦਾ ਪੇਪਰ ਨਿਆਣੇ ਲਿਖਦੇ ਨੇ ਟੀਚਰ ਨੂੰ ਬਾਜਦੇ ਨੇ ਉਹ ਵੀ ਕਿੱਥੇ ਕਿੰਨੇ ਨੰਬਰ ਦੇਣੇ ਨੇ ਬਾਜਦਾ ਉਤਲੀ ਬੁੱਧੀ ਵਾਲਾ ਪੜਦਾ ਥੱਲੇ ਦੀ ਬੁੱਧੀ ਵਾਲਾ ਥੱਲੇ ਦੀ ਅਕਲ ਵਾਲਾ ਪੜਦਾ ਉਤਲੀ ਅਕਲ ਵਾਲਾ ਬਾਜਦਾ ਉਹਨੂੰ ਵਾਚੀਏ ਲਿਖਿਆ ਉਥੇ ਪ੍ਰਾਣ ਵਾਲਿਆਂ ਦੀ ਬੁੱਧੀ ਥੋੜੀ ਸੀ ਪੂਰਨ ਬੁੱਧ ਵਾਲੇ ਬਾਜਦੇ ਨੇ ਇਹਨੂੰ ਕਿੱਥੇ ਗਲਤੀ ਕੀਤੀ ਹੈ ਨੇ ਸੀਤਾ ਲਛਣ ਵਿਛੜ ਗਿਆ ਕਿੱਥੇ ਵਿਛੜਿਆ ਤੇਜ ਤੇ ਤਾਂ ਵਿਛੜਿਆ ਹੀ ਨਹੀਂ ਵਿਛੜਿਆ ਦੁਆਪਰ ਚਾਰ ਦੁਆਰ ਦੁਸ਼ਮਣ ਹੁਣ ਵਿਛੜਿਆ ਹੋਇਆ ਕਲਯੁਗ ਚ ਵੀ ਅਸਲੀ ਤਾਂ ਹੁਣ ਵਿਛੜਿਆ ਹੋਇਆ ਨਾ ਰੋਇਆ ਰਾਮ ਰਸਾਲਾ ਪਿਆ ਸੀਤਾ ਲਛਣ ਵਿਛੜ ਗਿਆ ਹੁਣ ਵਿਛੜਿਆ ਹੈ ਕਹਿੰਦੇ ਨੇ ਸਾਰਿਆਂ ਦੇ ਅੰਦਰ ਰਾਵਣ ਜਿਹੜਾ ਰਾਮ ਹੈ ਅੰਦਰ ਰਾਵਣ ਕਹਿੰਦੇ ਕਹਿੰਦੇ ਨੇ ਫਿਰ ਰਾਵਣ ਦਾ ਤੇਰੇ ਤੇ ਜੁੱਧ ਹੈ ਹੁਣ ਤਾਂ ਹੈ ਹੀ ਨਹੀਂ ਹੁਣ ਰਾਵਣ ਨੂੰ ਰੋਜ਼ ਕਹਿੰਦੇ ਖਿੱਚੀ ਫਿਰਦੇ ਨੇ ਤੇਰੇ ਤੇ ਜੋ ਰਾਵਣ ਹੁਣ ਕੀ ਲੈਣਾ ਇਹਨਾਂ ਨੇ ਉਲਝੇ ਹੋਏ ਤੇਰੇ ਤਾਂ ਕੋਈ ਯੁੱਗ ਨਹੀਂ ਹੁੰਦਾ ਜੇ ਯੁੱਗ ਹੁੰਦਾ ਤ੍ਰੇਤਾ ਉਹਦੇ ਚ ਰਚਨਾ ਨਹੀਂ ਹੁੰਦੀ ਸਰੀਰ ਨਹੀਂ ਹੁੰਦੇ ਮਾਇਆ ਨਹੀਂ ਹੁੰਦੀ ਮਾਇਆ ਦੀ ਰਚਨਾ ਨਹੀਂ ਹੁੰਦੀ ਹਾਂ ਅੰਦਰਲਾ ਸਰੀਰ ਹੁੰਦਾ ਅੰਦਰਲਾ ਸ਼ਰੀਰ ਕਰਾਇਆ ਹੋਇਆ ਹੈ ਉਹਦੇ ਚ ਭਰਮ ਕਰਾਇਆ ਹੋਇਆ ਕੁਝ ਨਹੀਂ ਭਰਮ ਪੈਦਾ ਹੋਇਆ ਕਰਾਇਆ ਕੀ ਕੁਛ ਸੱਚ ਭਰਮ ਹੈ ਕੁਛ ਹਿੱਸੇ ਜਾਣ ਪੂਰਾ ਜਾਣ ਨਹੀਂ ਇਹ ਕੀ ਕਹਿੰਦਾ ਸ਼ਾਮ ਕਹੇ ਸੇ ਤੰਬਰ ਸ਼ਾਮ ਵੇਦ ਕਹਿੰਦਾ ਜਿਹੜਾ ਸਵਾਮੀ ਹੈ ਨਾ ਉਹ ਪੂਰਾ ਸੇ ਤੰਬਰ ਹੈ ਉਹਦੇ ਅੰਦਰ ਭਰਮ ਦੀ ਅਣਸ ਨਹੀਂ ਹੈ ਪਰ ਜੀਵ ਦੇ ਅੰਦਰ ਭਰਮ ਜੀਵ ਸਵਾਮੀ ਨਹੀਂ ਹੋ ਸਕਦਾ ਜਿਹਨੇ ਜਨਮ ਲਿਆ ਉਹ ਸਵਾਮੀ ਨਹੀਂ ਹੋ ਸਕਦਾ ਲੇਕਿਨ ਫਿਰ ਸਵਾਮੀ ਕਹੀ ਜਾਂਦੇ ਨੇ ਜੇ ਸੁਆਮੀ ਦੇ ਅੰਦਰ ਭਰਮ ਨਹੀਂ ਹੁੰਦਾ ਕਿਸੇ ਭਗਤ ਨੂੰ ਤਾਂ ਸੁਆਮੀ ਅਸੀਂ ਕਹਿ ਸਕਦੇ ਹਾਂ ਉਹ ਵੀ ਸਾਨੂੰ ਕਹਿਣ ਦਾ ਕੋਈ ਰਾਈਟ ਨਹੀਂ ਜੇ ਇਹ ਰਾਈਟ ਅਸੀਂ ਲੈ ਲਿਆ ਤਾਂ ਅਸੀਂ ਤਾਂ ਹਰੇ ਗੁਰੂ ਭਗਤ ਬਣਾ ਦਾਂਗੇ ਆਈ ਤਾਂ ਸੰਤ ਬਣਾਈ ਜਾਂਦੇ ਤਾਂ ਹੀ ਦਾ ਜਣੇ ਖਣੇ ਨੂੰ ਤਾਂ ਜ਼ਿਆਦਾ ਆਦਮੀ ਇਕੱਠੇ ਹੋ ਕੇ ਭਗਤ ਬਣਾਤਾ ਫੈਸਲਾ ਇਹ ਕੀਤਾ ਕਿ ਭਗਤ ਹੈ ਜਾਂ ਨਹੀਂ ਹੈ ਖਰਾ ਹੈ ਖੋਟਾ ਹੈ ਇਹਦਾ ਤਾਂ ਫੈਸਲਾ ਜਦ ਹੋਊ ਜਾਂ ਸੱਚਖੰਡ ਪਹੁੰਚੂ ਉਹ ਖਜ਼ਾਨੇ 'ਚ ਪਾਉਣਾ ਜਾਂ ਬਾਹਰ ਸੁੱਟਣਾ ਸੰਸਾਰ ਦਾ ਫੈਸਲਾ ਨਹੀਂ ਕਰ ਸਕਦਾ ਜਾਂ ਤਾਂ ਬ੍ਰਹਮ ਗਿਆਨੀ ਮੈਂ ਤੇ ਬ੍ਰਹਮ ਗਿਆਨੀ ਜਾਣੇ ਜਾਂ ਤਾਂ ਗੁਰੂ ਨਾਨਕ ਫੈਸਲਾ ਕਰੇ ਵੀ ਲੈਣਾ ਖਰਾ ਹੋ ਗਿਆ ਜਾਂ ਨਹੀਂ ਹੋ ਗਿਆ ਜਾਂ ਤਾਂ ਜਿਹੜਾ ਆਪ ਕਰੇ ਉਹ ਫੈਸਲਾ ਕਰੇ ਖੋਟਾ ਕਿਵੇਂ ਖਰੇ ਦਾ ਫੈਸਲਾ ਕਰ ਦਵੇ ਗੁਰਮੁਖ ਨੂੰ ਤਾਂ ਖੋਟੇ ਖਰੇ ਦੀ ਪਛਾਣ ਹੈ ਉਹ ਸੰਤ ਦਾ ਸਟੇਜ ਤੇ ਬਹਿ ਕੇ ਸਾਰਿਆਂ ਨੂੰ ਕਹਿੰਦਾ ਗੁਰਮੁਖ ਨੇ ਕਿ ਉਹਨੂੰ ਸੰਤ ਜੋ ਕਹਾਉਣਾ ਆਪ ਨੂੰ ਆ ਦੇਖੋ ਜੀ ਗੁਰਮੁਖ ਖੋਟੇ ਕਰਮ ਜਾਣ ਸਾਰੇ ਗੁਰੂ ਨੇ ਮੈਨੂੰ ਸੰਤ ਗੁਣਾਤਾ ਮੈਂ ਬਣ ਗਿਆ ਇਹ ਠਗੀ ਹੈ ਇਹੀ ਤਾਂ ਠਗੀ ਹੈ ਚੋਰਾਂ ਨੂੰ ਗੁਰੂ ਬਣਾਉਂਦੇ ਨੇ ਚੋਰ ਸੰਤਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਣਾਉਂਦੇ ਨੇ ਬਣਾਉਂਦੇ ਨੇ ਚੋਰਾਂ ਨੂੰ ਗੁਰਮੁਖ ਬਣਾਉਂਦੇ ਨੇ ਉਹ ਪਦਵੀ ਦਿੰਦੇ ਨੇ ਚੋਰਾਂ ਨੂੰ ਗੁਰਮੁਖ ਦੀ ਭਗਤ ਦੀ ਜੋਰ ਵੇ ਉਹਨਾਂ ਨੂੰ ਕੁਝ ਵੀ ਨਹੀਂ ਦੇਣਗੇ ਇਹ ਕੰਪਰੋਮਾਈਜ਼ ਹੈ ਚੋਰਾਂ ਦਾ ਤੇ ਕੰਪਰੋਮਾਈਜ਼ ਹੈ ਗੁਰਬਾਣੀ ਇਸ ਗੱਲ ਨੂੰ ਨਹੀਂ ਬੋਲਦੀ ਖੋਟੇ ਘਰੇ ਦੀ ਪਛਾਣ ਕਿੱਥੇ ਹੈ ਦਰਗਾਹ ਜਾ ਜਾਂ ਪੇਸ਼ ਹੋ ਅਦਾਲਤ ਫੈਸਲਾ ਕਰੂ ਇਸ ਗੱਲ ਦਾ ਤਾਂ ਜਾਂ ਗੁਰਮੁਖ ਨੂੰ ਪਛਾਣ ਹੁੰਦੀ ਹੈ ਖੋਟੇ ਘਰੇ ਦੀ ਕਾ ਜਿਹੜਾ ਖੋਟੇ ਨੇ ਗੁਰਮੁਖ ਅਲਰਟ ਕਰਦਾ ਖੋਟਿਆਂ ਬਾਰੇ ਸੰਸਾਰ ਨੂੰ ਵੀ ਇਹ ਖੋਟੇ ਨੇ ਮਤਾਂ ਖੋਟੀਆਂ ਨੇ ਇਹਨਾਂ ਤੇ ਬਚੋ ਉਹਨੂੰ ਖੋਟੇ ਕਰਨ ਦੀ ਪਛਾਣ ਹੁੰਦੀ ਹੈ ਖੋਟੀਆਂ ਮਤਾਂ ਤੋਂ ਉਹ ਦੂਜਿਆਂ ਨੂੰ ਜਾਣੂ ਕਰਾਉਂਦਾ ਵੀ ਜਾਗਰੂਕ ਕਰਾਉਂਦਾ ਵੀ ਇਹਨਾਂ ਤੋਂ ਬਚੋ ਭਾਈ ਇਹ ਖੋਟੀਆਂ ਮਤਾਂ ਨੇ ਤੁਹਾਡਾ ਜੀਵਨ ਅਜਾਈ ਚਲਾ ਜਾਊ ਵੈਸੇ ਉਹਨੇ ਕੁਝ ਨਹੀਂ ਲੈਣਾ ਹੈ ਗੁਰਮੁਖ ਨੇ ਆਪਣੇ ਮਗਰ ਨਹੀਂ ਲਾਉਣਾ ਹੁੰਦਾ ਕਿਸੇ ਨਾ ਉਹਨੇ ਗੁਰੂ ਬਣਨਾ ਹੁੰਦਾ ਨਾ ਉਹਨੇ ਕੋਈ ਚੜਾਵਾ ਲੈਣਾ ਹੁੰਦਾ ਉਹ ਤਾਂ ਦਾਸ ਹੁੰਦਾ ਜੇ ਉਹ ਵੀ ਆਪ ਗੁਰੂ ਬਣੇ ਫਿਰ ਉਹ ਉਸ ਫਰਕੀ ਹੋਇਆ ਤੇ ਤੋ ਕਹਿਣ ਲਗੇ ਇਹ ਆਪਣੀ ਬਗਲ ਲਾਉਣਾ ਚਾਹੁੰਦਾ ਆਪਣੀ ਪਾਰਟੀ ਵੱਡੀ ਬਣਾਉਣਾ ਚਾਹੁੰਦਾ ਇਸ ਕਰਕੇ ਦਾਸ ਗੁਰਮੁਖਾਂ ਨੇ ਤਾਂ ਮੰਨੇ ਆਪਣੇ ਆਪ ਨੂੰ ਵੀ ਆਜੋ ਦਾਸ ਬਣੋ ਹੰਕਾਰੀ ਦਾਸ ਕਿਵੇਂ ਬਣੇ ਹੰਕਾਰੀ ਹੰਕਾਰ ਨੂੰ ਛੱਡ ਕੇ ਦਾਸ ਬਣੇ ਹੰਕਾਰ ਦਾ ਉਹਨਾਂ ਨੇ ਛੱਡਣਾ ਨਹੀਂ ਸਾਰੀ ਲੜਾਈ ਦਾ ਵਡਿਆਈ ਦੀ ਉਹਨਾਂ ਦੇ ਦੁਨੀਆ ਦੀ ਇਹਨੇ ਅੰਗਰੇਜ਼ਾਂ ਦੀ ਬੜਿਆਈ ਦੀ ਪਰਵਾਹ ਨਹੀਂ ਕੀਤੀ ਸੀ ਬਸ ਸ਼ਾਮ ਕਹੇ ਸ਼ਾਮ ਕਹਿੰਦੇ ਸਵਾਮੀ ਦਾ ਰੰਗ ਸਵਾਮੀ ਜਿਹੜਾ ਹੈ ਉਹਦੇ ਅੰਦਰ ਭਰਮ ਨਹੀਂ ਹੁੰਦਾ ਸੇਤਾਪਰ ਦਾ ਮਤਲਬ ਅੰਬਰ ਹੁੰਦਾ ਹਿਰਦਾ ਫਿਰ ਅੰਬਰ ਕਹਿੰਦੇ ਨੇ ਹਿਰਦੇ ਨੂੰ ਕਹਿੰਦੇ ਨੇ ਗਗਨ ਵੀ ਕਹਿੰਦੇ ਨੇ ਗਗਨ ਦਾ ਮਾਮਾ ਬਾਜਿਆ ਅੰਬਰ ਹਿਰਦੇ ਨੂੰ ਕਹਿੰਦੇ ਨੇ ਸਫੇਦ ਨੂੰ ਸੇਤੰਬਰ ਉਹਦੇ ਅੰਦਰ ਸਫੇਦੀ ਹੈ ਪਹਿਲ ਪੁਰੀ ਹੈ ਪੁੰਡਰਕ ਵੰਨਾ ਤਾਂ ਕਿ ਹਮਸਾ ਸਗਲੇ ਜਨਾ ਉਹ ਹੈ ਸੇਤੰਬਰ ਉਹੀ ਗੱਲ ਕਹਿ ਰਿਹਾ ਸਾਹਮਣੇ ਉਹਦੇ ਅੰਦਰ ਭਰਮ ਨਹੀਂ ਹੁੰਦਾ ਕਾਲਸ ਸਦੀ ਹੁੰਦੀ ਇੱਕ ਲੱਗ ਰਹੀ ਹੁੰਦਾ ਚਿੱਟਾ ਹੁੰਦਾ ਚਿੱਟਾ ਹੁੰਦਾ ਸੀ ਚਿੱਟਾ ਹੀ ਕਹਿੰਦਾ ਹੋਰ ਕੀ ਕਹੀਏ ਚਿੱਟਾ ਦਾ ਰੰਗ ਅੱਖਾਂ ਨੂੰ ਦਿਖਣ ਵਾਲਾ ਰੰਗ ਹੈ ਨਹੀਂ ਉਹ ਸੱਚ ਦਾ ਰੰਗ ਹੈ ਸੱਚ ਦਾ ਰੰਗ ਐ ਚਿੱਟਾ ਰੰਗ ਐਸਾ ਰੰਗ ਹੈ ਜਿਸ ਸਾਰੇ ਰੰਗ ਨੇ ਸੂਰਜ ਦਾ ਰੰਗ ਐਸਾ ਰੰਗ ਹੈ ਜੀ ਸਾਰੇ ਰੰਗ ਨੇ ਇਸ ਕਰਕੇ ਚਿੱਟਾ ਗਿਆ ਹਰ ਆਪੇ ਹੀ ਇੱਕ ਰੰਗ ਹੈ ਆਪੇ ਗੋਰਗੀ ਸੂਰਜ ਦੀ ਲਾਈਟ ਸਾਰੇ ਰੰਗ ਨੇ ਬੋਲ ਵੀ ਹੋ ਗਿਆ ਪੂਰਾ ਵੀ ਹੋ ਗਿਆ ਇਸ ਕਰਕੇ ਇਹਦੇ ਨਾਲ ਕੰਪੈਰੀਜ਼ਨ ਕੀਤਾ ਹੈ ਸੱਚ ਮੈਂ ਅੱਛਾ ਹੈ ਸੱਚ ਰਹੇ ਸੱਚ ਮੈਂ ਅੱਛਾ ਹੈ ਸੱਚ ਵਿੱਚ ਹੀ ਉਹਦੀ ਸੁਰਤੀ ਰਹਿੰਦੀ ਹੈ ਸੱਚ ਵਿੱਚ ਹੀ ਉਹਦਾ ਧਿਆਨ ਰਹਿੰਦਾ ਅੱਛਾ ਦਾ ਮਨ ਇੱਛਾ ਰਹਿੰਦੀ ਹੈ ਸੱਚ ਰਹੇ ਇਸ ਕਰਕੇ ਉਹ ਸਤ ਸਰੂਪ ਹੈ ਰਹਿੰਦਾ ਵਰਦਾ ਨਹੀਂ ਸੌਮੀ ਨਹੀਂ ਵਰਦਾ ਫਿਰ ਸੱਚ ਹੀ ਰਹੇ ਸੱਚ ਹੀ ਰਹੇ ਸਭ ਕੋ ਸੱਚੀ ਸਮਾਵੇ ਸੱਚੀ ਸੁੱਚੀ ਆਤਮਾ ਰਹਿੰਦੀ ਆ ਇੱਥੇ ਇਸਰੇ ਨੂੰ ਬਣਾਉਂਦਾ ਉਸੇ ਸੋਮੀ ਪੁਲਿੰਗ ਵਰਤਦਾ ਨਾ ਇਹ ਪੁਲਿੰਗਾ ਨਾ ਇਸਰੇ ਲੈਂਦਾ ਕੁਝ ਵੀ ਨਹੀਂ ਕਹਿ ਸਕਦੇ ਇਸ ਕਰਕੇ ਸੱਚੀ ਬਣਾਉਂਦਾ ਮਨ ਸਾਚਾ ਮੁਖ ਸਾਚਾ ਸੋਏ ਬੁੱਧੀ ਕਹਾਂਗੇ ਸੱਚੀ ਹੈ ਮਨ ਕਹਾਂਗੇ ਸੱਚਾ ਜੇ ਬੁੱਧੀ ਕਹਾਂਗੇ ਤਾਂ ਸੱਚੀ ਲਫ਼ਜ਼ ਵਰਤਾਂਗੇ ਜੇ ਮਨ ਕਹਾਂਗੇ ਤਾਂ ਸੱਚਾ ਲਫ਼ਜ਼ ਵਰਤਾਂਗੇ ਦੋਏ ਹੈ ਇੱਕੋ ਹੀ ਹਰ ਕੋਈ ਨਹੀਂ ਦੋਵਾਂ ਵਿੱਚ ਇੱਕ ਦੇ ਦੋਨੋਂ ਨੇ ਜੋ ਤੇ ਆਗੇ ਦੋਨੋਂ ਦਾ ਸਾਡੀ ਭਾਸ਼ਾ ਦੇ ਵਿੱਚ ਲਿੰਗ ਪੁਲਿੰਗ ਵਰਤਿਆ ਜਾਂਦਾ ਨਾ ਜੇ ਕੱਲਾ ਪੁਲਿੰਗ ਵਰਤਦੇ ਰਹੀਏ ਭਲੇਖਾ ਪੈ ਜੂ ਦੋਵੇਂ ਵਰਤੇ ਭਲੇਖਾ ਕੱਢਣ ਵਾਸਤੇ ਵਰਤੇ ਸਭ ਕੋ ਸੱਚੀ ਸਮਾਵੇ ਸਭ ਕੁਝ ਸਭ ਕੋਈ ਸਭ ਕੁਝ ਨਹੀਂ ਸਭ ਕੋਈ ਹਰ ਆਤਮਾ ਨੇ ਸੱਚ ਵਿੱਚ ਸੁਣੋ ਚਾਹੇ ਉਹ ਅੱਜ ਆਦਮੀ ਦੀ ਜੂਨ ਚ ਵੀ ਨਹੀਂ ਹੈ ਦਮਦ ਰਹੇ ਨਹੀਂ ਆਦਮੀਆਂ ਨੇ ਸਮਾਉਣਾ ਜਿੰਨੀ ਵੀ ਆਤਮਾ ਚਾਹੇ ਉਹ ਦਰਖਤ ਚਾਹੇ ਚਾਹੇ ਪਸ਼ੂ ਚਾਹੇ ਪੰਛੀ ਚਾਹੇ ਬਿਰਖ ਚਾਹੇ ਸਾਰਿਆਂ ਨੇ ਸੱਚ ਵਿੱਚ ਹੀ ਹੈ ਔਰ ਹਰ ਆਤਮਾ ਸਤ ਸਰੂਪ ਹੈ ਬੱਦੇ ਦੀ ਹੈ ਜਿੰਨੇ ਮਰਜੀ ਜਨ ਭੁਗਤ ਲਵੇ ਜਿੰਨੀ ਦੇਰ ਮਰਜੀ ਰਹੇ ਕਦੇ ਜੰਮੀ ਹੋਈ ਨਹੀਂ ਆਤਮਾ ਜਿਹੜਾ ਜੰਮਿਆ ਨਹੀਂ ਉਹ ਵਰਦਾ ਵੀ ਨਹੀਂ ਹੁੰਦਾ ਜੋ ਉਪਜਿਓ ਸੋ ਜੋ ਚੀਜ਼ ਪੈਦਾ ਹੋਈ ਹੈ ਬਿਰਸੂ ਉਹ ਜੋ ਪੈਦਾ ਹੀ ਨਹੀਂ ਹੋਈ ਬਿਰਸੂ ਕਿਵੇਂ ਆਤਮਾ ਕਦੇ ਪੈਦਾ ਨਹੀਂ ਹੋਈ ਕੋਈ ਨਹੀਂ ਦੱਸ ਸਕਦਾ ਆਤਮਾ ਕਦੋਂ ਦੀ ਹੈ ਕਹਿ ਸਕੇ ਕੋਈ ਤੂੰ ਕਦ ਕਾ ਆਤਮਾ ਬਾਰੇ ਕੋਈ ਨਹੀਂ ਦੱਸ ਸਕਦਾ ਤੂੰ ਕਦ ਕਦ ਰਿਗ ਕਹੈ ਰਹਿਆ ਭਰ ਪੂਰ ਹਾਂ ਹੁਣ ਆ ਗਿਆ ਰਿਗ ਵੇ ਹੁਣ ਗੁਰਬਾਣੀ ਇਹ ਵੀ ਕਹਿੰਦੀ ਹੈ ਗੁਰਬਾਣੀ ਆ ਵੀ ਕਹਿੰਦੀ ਹੈ ਭਰਪੂਰ ਚਾਰੇ ਵੇਦਾਂ ਦੀ ਗੱਲ ਕਰਦੀ ਹੈ ਗੁਰਬਾਣੀ ਇਕੱਠੀ ਰੇਗਾ ਦਾ ਵੀ ਜਿਹੜਾ ਸਵਾਭੀ ਹੈ ਉਹਦਾ ਕੰਮ ਕੀ ਹੈ ਸਾਰਿਆਂ ਨੂੰ ਭਰ ਕੇ ਪੂਰਾ ਕਰ ਰਿਹਾ ਗਿਆਨ ਦੇ ਰਿਹਾ ਇਹ ਵੀ ਠੀਕ ਹੈ ਗੁਰਬਾਣੀ ਵੀ ਮੰਨਦੀ ਹੈ ਇਸ ਨੂੰ ਪਹਿਲੇ ਵੇਦ ਦੀ ਗੱਲ ਵੀ ਮੰਨਦੀ ਹੈ ਦੂਏ ਦੀ ਵੀ ਮੰਨਦੀ ਲੇਕਿਨ ਕੋ ਗੱਲ ਤੇ ਸਟ੍ਰੈਸ ਕਰਦੇ ਨੇ ਬੇਸ ਦੂਜੇ ਤੇ ਨਹੀਂ ਕਰਦੇ ਮਤਭੇਦ ਦੇ ਉੱਤੇ ਇੱਕ ਕੋਲ ਨੂੰ ਹਾਈਲਾਈਟ ਜ਼ਿਆਦਾ ਕਰਦੇ ਨੇ ਰਿਕ ਕਹਿ ਰਹਾ ਭਰਪੂਰ ਭਰ ਕੇ ਪੂਰਾ ਕਰ ਰਿਹਾ ਸਾਰਿਆਂ ਨੂੰ ਜਿਹੜੇ ਊੜੇ ਨੇ ਨਾ ਊੜੇ ਜਿਹਨਾਂ ਗਿਆਨ ਦੀ ਘਾਟ ਹੈ ਉਹਨਾਂ ਨੂੰ ਗਿਆਨ ਅੰਦਰੇ ਦੇ ਕੇ ਸਾਨੂੰ ਗਿਆਨ ਅੰਦਰੇ ਦਿੱਤੇ ਨੇ ਕਾਦੇ ਵਾਸਤੇ ਦਿੱਤੇ ਨੇ ਜਿਹੜੀ ਕਮੀ ਹੈ ਗਿਆਨ ਦੀ ਪੂਰਾ ਕਰਨ ਵਾਸਤੇ ਭਰ ਕੇ ਪੂਰਾ ਕਰਨਾ ਭਰਪੂਰ ਪੂਰਾ ਕਰ ਦੇ ਸਾਰਿਆਂ ਨੂੰ ਭਰ ਕੇ ਪੂਰਾ ਕਰ ਰਿਹਾ ਹਾਂ ਰਾਮ ਨਾਮ ਦੇਵਾ ਮਹਸੂਰ ਉਹ ਕੀ ਹੈ ਉਹ ਰਾਮ ਨਾਮ ਹੈ ਜਿਹੜਾ ਪੂਰਾ ਕਰਨ ਵਾਲਾ ਨਾਮ ਨਾਲੇ ਪੂਰਾ ਹੋਣਾ ਹੁਕਮ ਨਾਲੇ ਪੂਰਾ ਹੋਣਾ ਤੇ ਤਾਂ ਫਿਰ ਗੱਲ ਵੇਦਾਂ 'ਚ ਵੀ ਕਹੀ ਹੋਈ ਹੈ ਤੁਸੀਂ ਕਹਿੰਦੇ ਗੁਰੂ ਗੁਰਨਾਨਕ ਨੇ ਇਹ ਗੱਲ ਕਹੀ ਕੋ ਨਾਮ ਦਾ ਦੱਸ ਰਿਹਾ ਵੀਰੇ ਹੋਏ ਦਾ ਕਹਿੰਦਾ ਅਰੇ ਬੇਦਾਂ ਦੇ ਸ਼ੰਕਾ ਕਰਦੇ ਨੇ ਉਹਨਾਂ ਦੀ ਮਤ ਮਾਰੀ ਹੋਈ ਨਹੀਂ ਹੋਰ ਕੀ ਹੈ ਸੰਤ ਦੱਸ ਰਹੇ ਨੇ RAM ਨਾਮ ਹੈ ਉਹ ਜਿਹੜਾ ਦੇਵਾ ਦੇਵਾ ਦੇਵਾ ਕੌਣ ਹੈ ਜਿਹਨੇ ਜਨਮ ਲਿਆ ਹੋਇਆ ਉਹਦੇ ਵਿੱਚ ਸੂਰਜ ਚੜ ਜਾਂਦਾ ਉਹ ਨਾਮ ਇੰਨਾ ਜਾਣਨ ਕਰ ਦਿੰਦਾ ਜਿਵੇਂ ਸੂਰਜ ਦਾ ਹੁੰਦਾ ਸਸੀ ਘਰ ਸੂਰ ਬਸੈ ਮਿਟੇ ਅੰਧਿਆਰਾ ਇਹੀ ਗੱਲ ਗੁਰੂ ਨਾਨਕ ਨੇ ਕਹੀ ਹੈ ਆਹੀ ਉਹ ਵੇਦ ਕਹਿੰਦਾ ਇਹੀ ਗੱਲ ਕਹੀ ਹੈ ਦੇਵਾ ਮਹਿ ਜਿਹੜਾ ਦੇਵ ਹੈ ਉਹਦੇ ਵਿੱਚ ਸੂਰ ਸੂਰਜ ਹੈ ਜੇ ਸੂਰਜ ਹੋ ਗਿਆ ਫਿਰ ਰਾਤ ਨਹੀਂ ਰਹਿੰਦੀ ਹੁੰਦੀ ਚੰਦਰਮਾ ਜੇ ਸੂਰਜ ਦੇ ਬਿਨਾ ਕੋਈ ਲਾਈਟ ਕਰ ਲੋ ਰਾਤ ਜਿੰਨੀ ਮਰਜ਼ੀ ਰੋਸ਼ਨੀ ਕਰ ਲੋ ਰਾਤ ਚੰਦਰਮਾ ਚਾਹੇ ਪੁੰਨਿਆ ਦਾ ਵੀ ਹੋਵੇ ਰਾਤ 16 ਕਾਸ ਪੂਰਨ ਕਹਿੰਦੇ ਨੇ ਕ੍ਰਿਸ਼ਨ ਨੂੰ ਅੰਦਰ ਨੇਰਾ ਰਾਤ ਹੈ 16 ਕਲਾ ਦਾ ਚੰਦਰਮੇ ਦੀ ਸੂਰਜ ਦੀਆਂ ਕਿੰਨੀਆਂ ਕਲਾ ਨੇ ਕੋਈ ਨਹੀਂ ਦੱਸ ਸਕਿਆ ਸੂਰਜ ਦੀ ਕਲਾ ਨਹੀਂ ਕਿਸੇ ਨੇ ਦੱਸੀਆਂ ਕਲਾ ਚੰਦਰਮੇ ਦੀਆਂ ਦੱਸੀ ਹੋਈਆਂ ਨੇ ਸੂਰਜ ਦੀ ਕਲਾ ਕਿਸੇ ਨੇ ਦੱਸੀ ਹੋਈ ਦੇਵਾ ਕੌਣ ਹੈ ਦੇਵਾ ਚੰਦਰਮਾ ਚੰਦਰ ਅਵਤਾਰ ਹੈ ਮੈਂ ਸੂਰ ਸੂਰਜ ਰਾਮ ਨਾਮ ਜਦੋਂ ਪ੍ਰਗਟ ਹੁੰਦਾ ਨਾ ਅੰਦਰ ਉਹ ਸੂਰਜ ਜਿੰਨੀ ਰੋਸ਼ਨੀ ਕਰ ਦਿੰਦਾ ਜਿਵੇਂ ਸੂਰਜ ਸੰਸਾਰ 'ਚ ਰੋਸ਼ਨੀ ਕਰ ਦਿੰਦਾ ਨਾ ਐ ਰੋਸ਼ਨੀ ਕਰ ਦਿੰਦਾ ਭਰਮ ਕਿਸੇ ਗੁੱਠੇ 'ਚ ਹਨੇਰਾ ਰਹਿੰਦਾ ਹੀ ਨਹੀਂ ਇਹੀ ਗੁਰਬਾਣੀ ਕਹਿੰਦੀ ਹੈ ਇਹੀ ਵੇਦ ਕਹਿੰਦਾ ਤੇ ਫਿਰ ਵੇਦ ਨੂੰ ਅਸੀਂ ਕਿਵੇਂ ਦੱਸ ਸਕਦੇ ਹਾਂ ਤਾਂ ਹੀ ਕਹੇ ਬੇਦਾ ਮੈਂ ਨਾਮ ਉਤਮ ਸੋ ਸੁਣੇ ਨਹੀਂ ਫਿਰ ਜਿਉ ਬੇਤਾ ਲਿਆ ਇਹ ਨਵੇਂ ਵਿਦਵਾਨ ਹੈ ਨਾ ਉਹ ਜਿਹੜੇ ਜਿਵੇਂ ਸੀਗੇ ਇਹਨਾਂ ਦੇ ਅਜੋਤਸ਼ੀ ਉਹ ਜੋਤਸ਼ੀਆਂ ਨੂੰ ਕੀ ਲਫ਼ਜ਼ ਵਰਤਿਆ ਸੀ ਉਹਨੇ ਉਹ ਇਹ ਵਿਦਵਾਨ ਦੇ ਟੁੱਚੇ ਵਿਦਵਾਨ ਨੇ ਸਾਰੇ ਟੁੱਚੇ ਪੰਡਤਾਂ ਨੂੰ ਵਰਤਿਆ ਪੌਂਗੇ ਪੰਡਤ ਪੌਂਗੇ ਪੌਂਗੇ ਪੌਂਗੇ ਪੰਡਤ ਹਾਂ ਇਹ ਪੌਂਗੇ ਪੰਡਤ ਨੇ ਸਾਰੇ ਜਿਹੜੇ ਵਿਦਵਾਨ ਨੇ ਜਿਹੜੇ ਬੇਦ ਦੇ ਖਾਵ ਨੇ ਸਾਰੇ ਪੌਂਗੇ ਪੰਡਤ ਨੇ ਜਿੰਨੇ ਵੇਦ ਦੇ ਖਰਾਬ ਨੇ ਸਾਰੇ ਗੁਰਬਾਣੀ ਹੈ ਇਹ ਗੁਰਬਾਣੀ ਦੇ ਵਿੱਚ ਵਿਆਖਿਆ ਹੈ ਚਾਰਾ ਵੇਦਾਂ ਪਿੱਛੇ ਆਊਗਾ ਚਾਰੇ ਵੇਦ ਹੋਏ ਸਚਿਆਰ ਗੁਰਬਾਣੀ ਦਾ ਕਿ ਮੋਹ ਲਾਉਂਦੀ ਹੈ ਸਚਿਆਰ ਨੇ ਚਾਰੇ ਵੇਦ ਸੱਚੇ ਨੇ ਸੱਚਾ ਹੈ ਤੁਸੀਂ ਕਹਿੰਦੇ ਵੇਦ ਕੁਝ ਵੀ ਨਹੀਂ ਅਸਾਂ ਇਹਨਾਂ ਨੂੰ ਅਲਰਜੀ ਹੈ ਅਲਰਜੀ ਹੈ ਕਿਸੇ ਹੋਰ ਚੀਜ਼ ਤੇ ਹੁਣ ਗੁਰਮਤਿ ਤੋਂ ਵੀ ਅਲਰਜੀ ਹੈ ਇਹਨਾਂ ਨੂੰ ਇਹਨਾਂ ਨੂੰ ਤਾਂ ਸੱਚ ਤੇ ਵੀ ਅਲਰਜੀ ਹੈ ਜਿਹੜਾ ਆਦਮੀ ਰਾਜ ਵੱਲੋਂ ਨੂੰ ਮਾਇਆ ਵੱਲੋਂ ਹੋ ਜੂ ਉਹਨੂੰ ਸੱਚ ਤੇ ਅਲਰਜੀ ਹੋ ਜਾਂਦੀ ਹੈ ਉਹ ਮਾਇਆ ਝੂਠ ਹੈ ਜਦੋਂ ਝੂਠ ਨਾਲ ਮਾਇਆ ਮੋਹ ਹੋ ਗਿਆ ਸੱਚ ਤੋਂ ਅਲਰਜੀ ਉਹਨੂੰ ਹੋ ਜਾਊਗੀ ਜ਼ਰੂਰ ਸਵਾਲ ਨਹੀਂ ਪੈਦਾ ਹੁੰਦਾ ਨਾ ਹੋਵੇ ਤੁਸੀਂ ਤਾਂ ਬਣਾ ਲਈ ਕਹੇ ਸੰਪਰਦਾਇ ਸਾਰੇ ਸੰਪਰਦਾਇ ਨੂੰ ਤੋੜ ਕੇ ਇੱਕ ਕਰ ਰਹੀ ਹੈ ਬਾਣੀ ਗੁਰਬਾਣੀ ਇੱਕ ਪਿਤਾ ਇੱਕ ਸਕੇ ਹਮ ਫਿਰ ਤੁਸੀਂ ਸੰਪਰਦਾ ਕਿਵੇਂ ਬਣਾ ਦੋਗੇ ਦੁਆ ਕੌਣ ਹੈ ਇੱਥੇ ਜਿਹਦੇ ਵਾਸਤੇ ਦੁਆ ਉਹ ਸਿੱਖੇ ਨਹੀਂ ਦੁਨੀਆ ਕਹੇ ਸੰਪਰਦਾ ਸਾਡਾ ਵੱਖਰਾ ਅਸੀਂ ਨਹੀਂ ਕਹਿ ਸਕਦੇ ਅਸੀਂ ਕਹਿੰਦਾ ਕੋਈ ਸੰਪਰਦਾ ਹੈ ਹੀ ਨਹੀਂ ਸਾਰੀਆਂ ਵੱਟਾਂ ਢਾ ਕੇ ਸਵਾਗਾ ਫੇਰ ਕੇ ਇੱਕ ਬਣਾ ਰਹੀ ਹੈ ਗੁਰਬਾਣੀ ਥੋੜੀ ਬੁੱਧੀ ਵਾਲੇ ਆਪਣੀ ਆਪਣੀਆਂ ਵੱਟਾਂ ਪਾ ਰਹੇ ਨੇ ਜਿਹੜੇ ਵੱਟਾ ਪਾਉਂਦੇ ਸੀ ਉਹ ਬੈਰ ਵਿਰੋਧ ਪੈਦਾ ਕਰਦੇ ਸੀ ਜੇ ਧਰਤੀ ਨੂੰ ਅਸੀਂ ਵੱਟਾਂ ਪਾਈਆਂ ਨੇ ਤਾਂ ਲੜਾਈਆਂ ਹੁੰਦੀਆਂ ਨੇ ਬੈਰ ਵਿਰੋਧ ਹੈ ਜਿੱਥੇ ਧਰਤੀ ਨੂੰ ਵੱਟ ਨਹੀਂ ਸੀ ਜਦੋਂ ਉਹ ਬੈਰ ਬੈਰ ਵਿਰੋਧ ਨਹੀਂ ਹੁੰਦਾ ਤਾਨੌਰ ਭੂਮ ਪ੍ਰਾਤਨ ਮੇਰਾ ਕਹਤੇ ਵੱਟਾਂ ਪਾਈਆਂ ਨੇ ਸਾਡਾ ਦੇਸ਼ ਅੱਜ ਤੋਂ ਅਸੀਂ ਡੁੱਬਣ ਨਹੀਂ ਦੇਣਾ ਸਾਡੀ ਹੱਦ ਆ ਗਈ ਵੱਟਾਂ ਨਹੀਂ ਵਾਲਾ ਹੈ ਤੇ ਆਦਮੀ ਨੇ ਪਾਈਆਂ ਨੇ ਵਟਾਂ ਆਦਮੀ ਨੂੰ ਆਤਾ ਬਟਾ ਪਾਉਣ ਦੀ ਇਹਨੇ ਰੱਬ ਨਾਲ ਵਟ ਪਾਈ ਹੋਈ ਹੈ ਕੂੜ ਦੀ ਕਿ ਕੂੜਾ ਟੁੱਟਾ ਪਾਲ ਇਹਦੇ ਅੰਦਰ ਕੂੜ ਦੀ ਵਟ ਪਈ ਹੋਈ ਹੈ ਜਿੱਦਾਂ ਵੱਟ ਟਹਿ ਗਈ ਅੰਦਰ ਉਹ ਕੂੜ ਦੀ ਉਦੋਂ ਸਾਰੀਆਂ ਵੱਟਾਂ ਟਹਿ ਜਾਣਗੀਆਂ ਉਹ ਕੂੜ ਦੀ ਵੱਟ ਢਾ ਰਹੀ ਹੈ ਗੁਰਬਾਣੀ ਕੂੜ ਦੀ ਤੂੰ ਕੂੜ ਦੀ ਵੱਟ ਢਾ ਦੇ ਸਾਰੇ ਇੱਕ ਹੀ ਨੇ ਨਾ ਕੋਈ ਬਹਿਰੀ ਬਗਾਨਾ ਹੀ ਨਹੀਂ ਕੋਈ ਯਾਰ ਫਿਰ ਵੱਟ ਕਿਤੇ ਨਾ ਪੌੜੀ ਵੱਟ ਦਾ ਬਗਾਨੇ ਨਾ ਭਾਈ ਦੀ ਇਹ ਪੰਕਤੀਆਂ ਕਿੱਥੇ ਗਈਆਂ ਇਹ ਐਨਾ ਤਾਂ ਪੰਡਤ ਵੀ ਮਤਲਬ ਹੈ ਸੰਕੀਰਣ ਮਾਈਂਡ ਨਹੀਂ ਸੀ ਸੰਕੀਰਣ ਸੋਚ ਵਾਲਾ ਟੰਗ ਸੋਚ ਵਾਲਾ ਨਹੀਂ ਸੀ ਜਿੰਨਾ ਸਿੱਖ ਹੋ ਗਿਆ ਅੱਜ ਛੋਟੀ ਸੋਚ ਵਾਲਾ ਈਰਖਾਲੂ ਨਫ਼ਰਤ ਕਰਨ ਵਾਲਾ ਦੂਏ ਨੂੰ ਦੇਖ ਕੇ ਤੇ ਬਹੁਤ ਤੰਗ ਦਾਇਰੇ ਜਾਂਦੇ ਇਹਨਾਂ ਦਾ ਇੱਕ ਜ਼ਿਲ੍ਹਾ ਦੇ ਦਿਓ ਖਾਲਸਤਾਨ ਦਾ ਖਾਲਸਤਾਨ ਕੀ ਦਾ ਖਾਲਸਾ ਦਾ ਕਾਲਪੁਰ ਕੀ ਫੌਜ ਹੈ ਪਰਮੇਸ਼ਰ ਦੀ ਫੌਜ ਹੈ ਪਰਮੇਸ਼ਰ ਦਾ ਜੇ ਤੱਕ ਰਾਜ ਉਸ ਦਾ ਖਾਲਸਤਾਨ ਤੁਸੀਂ ਕੌਣ ਹੁੰਦੇ ਹੋ ਸੀਮਤ ਕਰਨ ਵਾਲੇ ਤੁਸੀਂ ਹੁੰਦੇ ਕੌਣ ਹੋ ਸੀਮਤ ਕਰਨ ਵਾਲੇ ਜਿਹਨੇ ਖਾਲਸਾ ਬਣਾਇਆ ਉਹ ਤੇ ਪੁੱਛੋ ਖਾਲਸਾ ਹੁੰਦਾ ਕੀ ਹੈ ਇਹਨਾਂ ਦਾ ਆਪਣਾ ਬਣਾਇਆ ਆਪਣੇ ਅਰਥ ਦਿੱਤੇ ਖਾਲਸੇ ਨੂੰ ਜੋ ਰਾਜ ਜੋ ਆਪਣਾ ਕਰਨਾ ਅਸੀਂ ਰਾਜੇ ਨਹੀਂ ਬਣਨਾ ਅਸੀਂ ਤਾਂ ਪਾਣੀ 'ਚ ਚੱਲਣਾ ਪਰਮੇਸ਼ਰ ਦੇ ਜੀ ਕੋਈ ਹਰ ਸਮਾਨ ਨਹੀਂ ਰਾਜਾ ਰਾਜਾ ਤਾਂ ਉਹ ਹੈ ਫੌਜ ਤਾਂ ਉਹਦੇ ਹੁਕਮ ਜਲਦੀ ਹੁੰਦੀ ਹੈ ਪਰ ਅਸੀਂ ਹੁਕਮ ਚਲਾਉਣਾ ਇਹ ਖਿਆਲ ਹੁਕਮ ਚਲਾਉਣ ਵਾਲਾ ਗੁਰਮਤੋਂ ਖਿਲਾਫ ਹੈ ਵੱਡਾ ਮਨਮੁਖ ਉਹ ਹੈ ਜਿਹੜਾ ਇਹ ਸੋਚ ਹੈ ਜਿਹੜੀ ਇਹ ਤਾਂ ਮਨਮੁਖ ਦੀ ਸੋਚ ਹੈ ਤੇ ਗੁਰਮਤ ਦਾ ਵਿਰੋਧ ਹੈ ਗੁਰਮਤ ਦੇ ਵਿਰੋਧ ਦੀ ਕੋਈ ਲੋੜ ਨਹੀਂ ਸਿੱਖ ਆਪਣੇ ਆਪ ਵਿਰੋਧ ਕਰ ਰਹੇ ਨੇ ਸਿੱਖੇ ਨਹੀਂ ਗੁਰਬਾਣੀ ਨੂੰ ਮੰਨਣਗੇ ਹੁਣ ਸਾਰੀ ਦੁਨੀਆ ਚਾਹੇ ਮੰਨ ਲਵੇ ਇਹ ਨਹੀਂ ਮੰਨਦੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਖਾਲਸਤਾਨ ਦਾ ਖਿਆਲ ਹੈ ਸਿੱਖ ਰਾਜ ਦਾ ਖਿਆਲ ਹੈ ਉਹ ਗੁਰਬਾਣੀ ਨੂੰ ਨਹੀਂ ਮੰਨਣਗੇ ਸਾਰੀ ਦੁਨੀਆ ਚਾਹੇ ਮੰਨ ਲਵੇ ਕਦੇ ਨਹੀਂ ਮੰਨਦੇ ਉਹਨਾਂ ਨੇ ਸਿੱਖੀ ਦਾ ਲੈਣਾ ਕੀ ਹੈ ਉਹਨੇ ਤਾਂ ਰਾਜ ਤੋਂ ਨੇ ਉਹ ਤਾਂ ਚੱਲਦਾ ਰਣਜੀਤ ਦਾ ਦਰਬਾਰ ਸਾਹਿਬ ਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਚੱਕ ਕੇ ਮੂਰਤੀ ਸਥਾਪਿਤ ਕਰ ਦਿੰਦਾ ਪਰਕਰਮਾ ਤੱਕ ਦਾ ਲੈ ਆਇਆ ਸੀ ਉਹ ਉਹ ਤਾਂ ਅੰਦਰ ਵੀ ਬਾੜ ਦਿੰਦਾ ਉਹਨੂੰ ਰਾਹ ਚਾਹੀਦਾ ਸੀ ਇਹਨਾਂ ਨੇ ਕੀ ਲੈਣਾ ਧਰਮ ਦੇ ਨਾਲ ਲੈਣਾ ਸੀ ਇਹਨਾਂ ਦਾ ਸਿਰਫ ਧਰਮ ਕੀ ਹੈ ਲੋਭ ਲੋਭ ਧਰਮ ਰਾਮ ਨਾਮ ਦੇਵਾ ਮਹਿ ਸੂਰ ਰਾਮ ਨਾਮ ਦੇਵਾ ਮਹਿ ਸੂਰ ਦਾ ਮਤਲਬ ਸੂਰਜ ਸਸੀ ਕਰ ਸੂਰ ਬਸਾ ਸਸੀ ਚੰਦਰਮਾ ਜਿੱਥੇ ਚੰਦਰਮਾ ਆਕਾਸ਼ ਚੜਿਆ ਹੋਇਆ ਹੈ ਜਿੰਨਾ ਜਰ ਚੰਦਰਮਾ ਤਾਂ ਰਾਤ ਹੈ ਉੱਥੇ ਚੜਿਆ ਵੇ ਸੂਰਜ ਚੰਦਰਮਾ ਛਿਪ ਜਾਂਦਾ ਸ਼ਿਵਤਾ ਨਹੀਂ ਜਾਂਦਾ ਦੀਨਾ ਦਾ ਹੈ ਪਰ ਹੁੰਦਾ ਹੋਇਆ ਨਾ ਹੁੰਦਾ ਬਰਾਬਰ ਹੀ ਹੈ ਫਿਰ ਇਸ ਕਰਕੇ ਜਦ ਗੁਰਮਤ ਪ੍ਰਗਟ ਹੁੰਦੀ ਹੈ ਆਪਣੀ ਮਤ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਫਿਰ ਆਪਣੀ ਮਤ ਦਾ ਮਤਲਬ ਨਹੀਂ ਰਹਿੰਦਾ ਮੇਰੀ ਮਤ ਥੋੜੀ ਆਪੇ ਥੋੜੀ ਹੈ ਤੁਸੀਂ ਲੈਠੇ ਥੋੜੀ ਹੈ ਚੰਦਰਵੇ ਦੀ ਸੂਰਜ ਨੂੰ ਕਹਿ ਰਿਹਾ ਚੰਦਰਮਾ ਮੇਰੀ ਮਤ ਥੋੜੀ ਮੇਰੀ ਲਾਈਟ ਥੋੜੀ ਰਾਮ ਤੂੰ ਸਮਰੱਥ ਤੂੰ ਸਮਰੱਥ ਵੱਡਾ ਤੈਂ ਸਾਰੇ ਚਾਨਣ ਕਰਤਾ ਮੈਨੂੰ ਤਾਂ ਦੀਨ ਮੈਨੂੰ ਤਾਂ ਤੇਰੀ ਰੋਸ਼ਨੀ ਜਿੱਦ ਦੇਖਣ ਲੱਗਿਆ ਜਿਹੜਾ ਉਹ ਮੇਰੀ ਰੋਸ਼ਨੀ 'ਚ ਮੈਨੂੰ ਨਹੀਂ ਦੇਖਿਆ ਜੋ ਕੁਝ ਮੈਂ ਤੇਰੀ ਰੋਸ਼ਨੀ 'ਚ ਦੇਖ ਰਿਹਾ ਮੇਰੀ ਰੋਸ਼ਨੀ ਜੋ ਮੈਨੂੰ ਦਿਖਿਆ ਨਹੀਂ ਮੇਰੀ ਰੋਸ਼ਨੀ 'ਚ ਮੈਨੂੰ ਆਪਣਾ ਆਪਾ ਨਹੀਂ ਦਿਖਿਆ ਕੋਈ ਆਦਮੀ ਵੀ ਕਹਿ ਸਕਦਾ ਆਪਣੀ ਬੁੱਧੀ ਨਾਲ ਆਪਣਾ ਆਪਾ ਨਹੀਂ ਦੀਦਾ ਆਪਣਾ ਸਰੂਪ ਨਹੀਂ ਦੀਦਾ ਨਿਰਾਕਾਰੀ ਸਰੂਪ ਨਹੀਂ ਦੀਦਾ ਆਪਣੀ ਬੁੱਧੀ ਨਾਲ ਮਨ ਕਿਸੇ ਨੇ ਨਹੀਂ ਖੋਜਿਆ ਅੱਜ ਤੱਕ ਜਿਨ੍ਹਾਂ ਦੀ ਆਪਣੀ ਬੁੱਧੀ ਰਹੀ ਹੈ ਸੰਤ ਸੰਨੰਦਨ ਨਾਰਦ ਬੁਰੀ ਸੇਖਾ ਤਿਰਪੀ ਤਨਵੇਂ ਮਨ ਨਹੀਂ ਫਿਰ ਵੇਖਿਆ ਨੇ ਜਿਹਨੂੰ ਪਰਮੇਸ਼ਰ ਨੇ ਬੁੱਧੀ ਦਿੱਤੀ ਉਹਦੀ ਵਾਲੀ ਆਈ ਫਿਰ ਦੇਖਿਆ ਜਾਂ ਸੂਰਜ ਚੜਿਆ ਫਿਰ ਦੇਖਿਆ ਪਹਿਲਾਂ ਕਿਵੇਂ ਦੇਖ ਲੈਂਦਾ ਇਹ ਗੱਲ ਦੀ ਵਿਆਖਿਆ ਹੀ ਨਹੀਂ ਨਾ ਗੱਲਾਂ ਦੀ ਤਾਂ ਗੁਰਦੁਆਰੇ 'ਚ ਇਹਦਾ ਰਾਜ ਕਰੇਗਾ ਖਾਲਸਾ ਦੀ ਵਿਆਖਿਆ ਨਾਏ ਲਈ ਐ ਪ੍ਰਾਚਤ ਜਾਹੇ ਹਾਂ ਨਾਏ ਲਈ ਇਸ ਅਵਸਥਾ ਦੇ ਵਿੱਚ ਜੇ ਨਾਮ ਪ੍ਰਾਪਤ ਕਰ ਲਵੇ ਕੋਈ ਨਾਮ ਪ੍ਰਗਟ ਹੋ ਜਾਏ ਹਿਰਦੇ ਦੇ ਵਿੱਚ ਉਹੀ ਸੂਰਜ ਚੜਨਾ ਨਾਮੇ ਹੀ ਸੂਰਜ ਹੋਰ ਸੂਰਜ ਕੀ ਹੈ ਪ੍ਰਾਚ ਜਾਏ ਜਿਹੜਾ ਹੁਣ ਤੱਕ ਦਾ ਪ੍ਰਾਚਿਤ ਕੀਤਾ ਇਹਨੇ ਇਹਨੇ ਜਨਮ ਭੁਗਤੇ ਨੇ ਪ੍ਰਾਚਿਤ ਹੈ ਕੀਤਾ ਗਲਤੀਆਂ ਕਰਦਾ ਰਿਹਾ ਹਰ ਜਨਮ ਵਿੱਚ ਪ੍ਰਾਚਿਤ ਕਰਦਾ ਰਿਹਾ ਪ੍ਰਾਚਿਤ ਹੈ ਜਿਹੜਾ ਧੱਕੇ ਖਾਂਦਾ ਹੈ ਹੋਰ ਕੀ ਹੈ ਕਤਲ ਕਰਦਾ ਜੇਲ੍ਹ ਘਟ ਰਿਹਾ ਪ੍ਰਾਚਿਤ ਕਰ ਰਿਹਾ ਉੱਥੇ ਹੋਰ ਕੀ ਕਰ ਰਿਹਾ ਜਿਹੜਾ ਜੇਲ੍ਹ ਘਟ ਰਿਹਾ ਪਛਤਾਵਾ ਹੀ ਕਰ ਰਿਹਾ ਜੇਲ੍ਹ 'ਚ ਇਹ ਪ੍ਰਾਚਿਤ ਕਰ ਰਿਹਾ ਜਿਹੜੀ ਗਲਤੀ ਕੀਤੀ ਇਹਨੇ ਪਾਪ ਪ੍ਰਾਇਸ਼ਤ ਦਾ ਖਤਮ ਹੋ ਜਾਊਗਾ ਜੇ ਨਾਮ ਲੈ ਲਵੇ ਪ੍ਰਾਇਸ਼ਤ ਖਤਮ ਐਂਡ ਹੋ ਜੂ ਪ੍ਰਾਇ ਜਿਹੜਾ ਪ੍ਰਾਇਸ਼ਤ ਹੈ ਨਾ ਉਹਦਾ ਖਾਤਮਾ ਹੋ ਜੂ ਉਨਗਾਹਾਂ ਪ੍ਰਾਇਸ਼ਤ ਖਤਮ ਨਾਮ ਲੈ ਲਓ ਨਾ ਲਈਏ ਪ੍ਰਾਇਸ਼ਤ ਜਾਏ ਖਤਮ ਅਗਲਾ ਜਨਮ ਖਤਮ ਚਿੰਤਾ ਖਤਮ ਸੰਕਾਰ ਖਤਮ ਜਮਣਾ ਮਰਨਾ ਖਤਮ ਨਿਰਭੈ ਅਭੈ ਪਦ ਪ੍ਰਾਪਤ ਅਭੈ ਪਦ ਪ੍ਰਾਚਿਤ ਤੇ ਬਾਦ ਹੁੰਦਾ ਪ੍ਰਾਚਿਤ ਚਲਾ ਗਿਆ ਫਿਰ ਅਭੈ ਪਦ ਹੁੰਦਾ ਨਾਨਕ ਤੋਂ ਮੋਖ ਅੰਤਰ ਪਾਏ ਅਸ ਮੋਖ ਅੰਤਰ ਹੈ ਨਾ ਲੈ ਰਾਜਤ ਚਲਾ ਜਾਂਦਾ ਮੁਕਤੀ ਮਿਲ ਜਾਂਦੀ ਹੈ ਛੁਟਕਾਰਾ ਮਿਲ ਜਾਂਦਾ ਲੋਕ ਅੰਤਰ ਪਾਏ ਅੰਦਰੇ ਮੁਕਤੀ ਮਿਲਦੀ ਹੈ ਬਾਹਰ ਨਹੀਂ ਮਿਲਦੀ ਮੁਕਤੀ ਕਿਤੋਂ ਅੰਦਰੋਂ ਵਕਾਰ ਛੁੱਟ ਕੇ ਮੁਕਤੀ ਮਿਲ ਗਈ ਔਰ ਮੁਕਤੀ ਦੇ ਕੋ ਢੋਲ ਨਹੀਂ ਵਜਣੇ ਬਾਹਰ ਕੋਈ ਇੱਥੇ ਬਾਹਰ ਉਹ ਦੇਣ ਆਉ ਮੁਕਤੀ ਕੋਈ ਦੇਵਤੇ ਆਉਣਗੇ ਬਮਾਨ ਲੈ ਕੇ ਸਭ ਬਕਵਾਸ ਹੈ ਕੁਛ ਨਹੀਂ ਕਿਸੇ ਨੂੰ ਵੀ ਨਹੀਂ ਪਤਾ ਲੱਗਣਾ ਮੁਕਤੀ ਮਿਲੀ ਦਾ ਕਬੀਰ ਕਹਿੰਦਾ ਇਹ ਔਰ ਉਹ ਜਦ ਮਿਲੇ ਬਿਲਤ ਨਾ ਜਾਣੇ ਕੋਈ ਕਿਸੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਜਦ ਮਨ ਮਰਦਾ ਹੈ ਕਿਸੇ ਨੂੰ ਪਤਾ ਲੱਗਦਾ ਹੈ ਉਹਨੂੰ ਐ ਪਤਾ ਲੱਗਦਾ ਇਹਦਾ ਮਰਦਾ ਹੈ ਉਹਨੂੰ ਦਾ ਪਤਾ ਲੱਗਦਾ ਦੂਏ ਨੂੰ ਨਹੀਂ ਪਤਾ ਲੱਗਦਾ ਜੁਜਮ ਹੈ ਜੋਰ ਛਲੀ ਚ ਦਰਾਵਲ ਕਾਨ ਕ੍ਰਿਸ਼ਨ ਜਾਦਮ ਭਿਆ ਹੁਣ ਜੁਜ ਆ ਗਿਆ ਇਹ ਮੇਦ ਇਹ ਮੇਦ ਤੀਜੇ ਨੰਬਰ ਤੇ ਆਇਆ ਗੱਲ ਦੁਆਪਰ ਦੀ ਸ਼ੁਰੂ ਹੋ ਗਈ ਉਹਨੇ ਜੁਜ ਕਹਿੰਦੇ ਨੇ ਦੋ ਚੀਜ਼ਾਂ ਦੇ ਮੇਲ ਨੂੰ ਜੁਜ ਕਹਿੰਦੇ ਨੇ ਦਵਾਈਆਂ ਦੇ ਵਿੱਚ ਜੁਜ ਹੁੰਦੇ ਨੇ ਉਹ ਦੋ ਚੀਜ਼ਾਂ ਨੂੰ ਮਿਲਾ ਦਈਏ ਤਾਂ ਜੁਜ ਬਣ ਜਾਂਦਾ ਦੋ ਚੀਜ਼ਾਂ ਮਿਲੀਆਂ ਨੇ ਜਿਹੜਾ ਔਰ ਮਿਲਿਆ ਨਾ ਅਰਧੋ ਅਰਧ ਸਮਾਨਾ ਦੁਆਪਰ ਦੇ ਵਿੱਚ ਕੀ ਹੋਇਆ ਜਜਰਵੇਦ ਕੀ ਕਹਿੰਦਾ ਜੋਰੀ ਚੰਦਰਾਵਲੀ ਜੁਜ ਮੈਂ ਜੋਰ ਜੋਰੀ ਛਲੀ ਚੰਦਰਾਵਲੀ ਜਦ ਦੁਆਪਰ ਦੇ ਵਿੱਚ ਆਤਮਾ ਨੂੰ ਜੋੜਤਾ ਨਾ ਸਰੀਰ ਨਾਲ ਮਾਇਆ ਨਾਲ ਜੋੜੀ ਦਾ ਉਹਨੇ ਜੋੜ ਦਿੱਤੀ ਜੁਜ ਦੋਏ ਜੁਜ ਜੋੜਦੇ ਦੇ ਅਤੀ ਮਾਇਆ ਦਾ ਦੀ ਉਹ ਦੋਹਾਂ ਦਾ ਜੋਜ ਬਣਿਆ ਤਾਂ ਇੱਕ ਬਣਿਆ ਜੋਰੀ ਛੜੀ ਚੰਦਰਾਵਲੀ ਜੋੜੀ ਛੜੀ ਚੰਦਰਾ ਚੰਦਰਾ ਵਰ ਜਿਹੜੀ ਇਹਦੀ ਮਨ ਦੀ ਬੁੱਧੀ ਸੀ ਨਾ ਛੜੀ ਗਈ ਹੁਣ ਉਹਨੂੰ ਪਤਾ ਹੀ ਨਹੀਂ ਵੀ ਆਤਮਾ ਮੈਂ ਕੀ ਹਾਂ ਉਹ ਸਰੀਰ ਨੂੰ ਮੈਂ ਸਮਝਦੀ ਹੈ ਇਹ ਛਲ ਹੋ ਗਿਆ ਇਹਦੇ ਨਾਲ ਹੁਣ ਨੂੰ ਇਹ ਹੀ ਪਤਾ ਵੀ ਮੈਂ ਹੋ ਸਰੀਰ ਵਾਪਸ ਛਲ ਛਲ ਹੋ ਗਿਆ ਕਿਉਂਕਿ ਬੁੱਧੀ ਥੋੜੀ ਸੀ ਨਾ ਲੈਣ ਚੰਦਰ ਚੰਦਰਮਾ ਦੀ ਥੋੜੀ ਸੀ ਨਾ ਤੇ ਸੂਰਜ ਦੀ ਲਾਈਟ ਹੋਊ ਫਿਰ ਇਹਨੂੰ ਪਤਾ ਲੱਗੂ ਆਪਣਾ ਆਪ ਦਿਖੂਗਾ ਆਪਣੀ ਬੁੱਧੀ ਦੀ ਲਾਈਟ ਥੋੜੀ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਮੈਂ ਸਰੀਰ ਆ ਕਿ ਸਰੀਰ ਤੇ ਬਿਨਾ ਵੀ ਮੈਂ ਕੁਛ ਹਾਂ ਕਹਿ ਵੀ ਦਿੰਦੇ ਮੇਰਾ ਸਰੀਰ ਨਹੀਂ ਠੀਕ ਅੱਜ ਫਿਰ ਮੈਂ ਕੌਣ ਆ ਮੈਂ ਕੌਣ ਮੈਂ ਸਰੀਰ ਤੇ ਇਲਾਵਾ ਕੁਛ ਹਾਂ ਜਦ ਮੇਰਾ ਸਰੀਰ ਨਹੀਂ ਠੀਕ ਹੈ ਅੱਜ ਮੇਰਾ ਸਿਰ ਦੁਖਦਾ ਹੈ ਮੇਰੇ ਢਿੱਡ ਪੀੜ ਹੈ ਲੱਖ ਪੀੜ ਹੈ ਛਾਤੀ ਪੀੜ ਹੈ ਸਰੀਰ ਹੈ ਸਾਰਾ ਅੱਜ ਮਤਲਬ ਹੈ ਵਿੱਚ ਬੁਖਾਰ ਹੋਇਆ ਹੈ ਟੁੱਟਦਾ ਹੈ ਸਰੀਰ ਟੁੱਟਦਾ ਹੈ ਸਰੀਰ ਟੁੱਟਦਾ ਤੂੰ ਤਾਂ ਨਹੀਂ ਟੁੱਟਦਾ ਮਨ ਦਾ ਵੀ ਹੈ ਸਰੀਰ ਤੇ ਮੈਂ ਕੁਝ ਵੱਖਰਾ ਮਨ ਦਾ ਵੀ ਆਪਣੇ ਆਪ ਨੂੰ ਸਰੀਰ ਹੈ ਤੂੰ ਨੰਗਿਆ ਅਸੀਂ ਦੇਖਿਆ ਮੈਂ ਖੜਾ ਸੀ ਤਾਂ ਕਿਉਂ ਨਹੀਂ ਦੇਖਿਆ ਇਹਨੂੰ ਇਹ ਨਹੀਂ ਪਤਾ ਨਾ ਤੂੰ ਦੀ ਨਾ ਮੈਂ ਦੀ ਨਾ ਖੱਬ ਤਾਂ ਦੋਏ ਨਹੀਂ ਪੀਂਦੇ ਸਰੀਰ ਨੂੰ ਦੁਆਰ ਮੈਂ ਕਹੀ ਜਾਂਦਾ ਇਹ ਛੜਾ ਇਸੇ ਭਾਸ਼ਾ ਨੂੰ ਦਰੁਸਤ ਕਰਦੀ ਹੈ ਐਸੇ ਵਿਦਿਆ ਨੂੰ ਸਹਾਰ ਰਹੀ ਹੈ ਬਾਣੀ ਇਹੀ ਵਿਦਿਆ ਵਿਦਿਆ ਸੰਸਾਰ ਦੀ ਜਿਹੜੀ ਬੋਲੀ ਹੈ ਨਾ ਵਿਦਿਆ ਇਹੀ ਅਵਿਦਿਆ ਇਹਨੂੰ ਸੋਧਦੀ ਹੈ ਵਿਦਿਆ ਸੋਧੇ ਤਤਲ ਹੈ ਇਹੀ ਤਾਂ ਵਿਦਿਆ ਸੋਧੀ ਹੈ ਨਾ ਤੂੰ ਸ਼ਰੀਰ ਹੈ ਨਾ ਮੈਂ ਸ਼ਰੀਰ ਹਾਂ ਨਾ ਗੁਰੂ ਜਿਸ ਗੁਰ ਸ਼ਰੀਰ ਹੈ ਨਾ ਚੇਲਾ ਸ਼ਰੀਰ ਹੈ ਜਸਦਾ ਨੇ ਪੁੱਛਿਆ ਕੌਣ ਗੁਰੂ ਕਿਸ ਕਾ ਤੂੰ ਚੇਲਾ ਕਹਿੰਦਾ ਸ਼ਬਦ ਗੁਰੂ ਸੁਰਤ ਤੁਰ ਚੇਲਾ ਦੋਏ ਸ਼ਰੀਰ ਖਤਮ ਸ਼ਬਦ ਉਪਦੇਸ਼ ਜੋ ਕੰਨਾਂ ਨੂੰ ਸੁਣਿਆ ਦੇਖਿਆ ਤਾਂ ਕੁਝ ਵੀ ਨਹੀਂ ਸੁਰਤ ਉਹ ਵੀ ਦੇਖੀ ਕਿਸੇ ਨੇ ਉਹ ਤੁਰੀ ਨਾਲ ਸੁਰਤ ਜੁੜ ਗਈ ਉਸ ਦੇ ਨਾਲ ਗੁਰੂ ਬਣ ਗਏ ਸਰੀਰ ਦਾ ਦੋਏ ਸ਼ਬਦ ਉਹ ਸੁਰਤ ਦਾ ਮੇਲ ਹੋ ਗਿਆ ਪੰਜ ਤਤਾਂ ਦੀ ਦੇਹ ਤਾਂ ਕਿਤੇ ਵੀ ਨਹੀਂ ਆਈ ਪੰਜ ਤਤਾਂ ਦੀ ਕਿੱਥੇ ਗਈ ਉਹਦਾ ਜੰਤ ਤੇ ਦੋਏ ਜੋ ਹਮ ਜੰਤ ਬਜਾਵਤੇ ਜਦ ਕਬੀਰ ਨੇ ਗੱਲ ਕਹੀ ਸਰੀਰ ਨੂੰ ਜੋ ਹਮ ਜੰਤ ਬਜਾਵਤੇ ਆਦਾ ਜੰਤ ਸੀ ਬਜਾਉਂਦੇ ਸੀ ਜਿਵੇਂ ਕੋਈ ਬਾਜਾ ਬਜਾਉਂਦਾ ਸੜਕੀ ਬਜਾਉਂਦਾ ਸਤਾਰ ਬਜਾਉਂਦਾ ਇਹਨੂੰ ਬਜਾ ਕੇ ਆਪਣੀ ਧੁਨ ਪ੍ਰਗਟ ਕਰਦੇ ਆ ਇਸ ਉੱਪਰ ਜੋ ਹਮ ਜੰਤ ਬਜਾਵਤੇ ਟੁੱਟ ਗਈ ਸਭ ਤਾਰ ਸਾਰੀਆਂ ਤਾਰਾਂ ਟੁੱਟ ਗਈਆਂ ਜਲਦ ਵਿਚਾਰਾ ਕੀ ਕਰੇ ਇਹ ਕੀ ਕਰ ਸਕਦਾ ਸਰੀਰ ਚਲੇ ਬਜਾਵਣ ਹਾਰ ਉਹ ਬਜਾਵਣ ਹਾਰਾ ਹੋਰ ਸੀ ਕੋਈ ਹੁਣ ਦੋ ਕਰਦੇ ਕਬੀਰ ਦੇ ਇੱਥੇ ਬਜਾਵਣ ਹਾਰ ਤਾਂ ਚਲਿਆ ਗਿਆ ਪਰ ਛਲੀ ਚੰਦਰਾਵਲੀ ਚੰਦਰਾਵਲੀ ਤੇ ਛਲੀ ਗਈ ਉਹਨੂੰ ਨਹੀਂ ਪਤਾ ਇਸ ਗੱਲ ਦਾ ਕੌਣ ਕ੍ਰਿਸ਼ਨ ਜਾਦਮ ਪਿਆ ਕਦ ਛੜੀ ਗਈ ਦੁਆਪਰ ਜਿਹੜੀ ਅੰਦਰ ਨਹੀਂ ਕਰ ਵਿੱਚ ਨਹੀਂ ਛੜੀ ਗਈ ਉੱਥੇ ਉਹਨੂੰ ਪਤਾ ਹੈ ਉੱਥੇ ਤੱਕ ਨਹੀਂ ਚਲੀ ਗਈ ਕਾ ਚਲੀ ਗਈ ਜਦ ਕਾਨ ਕ੍ਰਿਸ਼ਨਾ ਨਾ ਜਿਹੜਾ ਜੀਵ ਆਤਮਾ ਜਨਮ ਲੈ ਕੇ ਪਹਿਲਾ ਸਾਹ ਆਇਆ ਜਾਂ ਦਮ ਭਿਆ ਜਦੋਂ ਉਹਨੂੰ ਸਾਹ ਆਇਆ ਨਾ ਬਾਹਰ ਜਿੰਨਾ ਜਦ ਸਾਹ ਨਹੀਂ ਆਇਆ ਉਹਨਾਂ ਜਦ ਨਹੀਂ ਛੜਿਆ ਗਿਆ ਉਹਨਾਂ ਜਦ ਜੁੜੀ ਹੋਈ ਸੀ ਸੁਰਤੀ ਉਹ ਜਦ ਚੇਤਾ ਸ਼ਬਦ ਨਾਲ ਜੁੜੀ ਹੋਈ ਸੀ ਜਦ ਕਰਮ ਤੋਂ ਬਾਹਰ ਨਿਕਲਿਆ ਆਇਆ ਜਾਤ ਇਸ ਭਾਣਾ ਤਾਂ ਜਮਿਆ ਪਰਿਵਾਰ ਭਲਾ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਜਾਂ ਲਿਵ ਛੁਟਕੀ ਤ੍ਰਿਸ਼ਨਾ ਲੱਗੀ ਉਦੋਂ ਗਰ ਉਹਦਾ ਛੜੀ ਗਈ ਕਿਹਨੂੰ ਲੱਗੀ ਆ ਪਿਆਸ ਮੈਨੂੰ ਕਿਹਨੂੰ ਲੱਗੀ ਆ ਭੁੱਖ ਮੈਨੂੰ ਬਸ ਮੈਂ ਫਿਰ ਸਰੀਰ ਹੋ ਗਈ ਭੁੱਖ ਮੈਨੂੰ ਲੱਗੀ ਤੈਨੂੰ ਤਾਂ ਲੱਗੀ ਹੋਈ ਨਹੀਂ ਹੋਈ ਭੁੱਖ ਭੁੱਖ ਸਰੀਰ ਐ ਨਹੀਂ ਕਹਿੰਦਾ ਸਰੀਰ 'ਚ ਪਾਣੀ ਹੈ ਸਕੂਟਰ ਚਲਾਉਂਦਾ ਕਹਿੰਦਾ ਸਕੂਟਰ ਦਾ ਤੇਲ ਮੁੱਕ ਗਿਆ ਐਂ ਨਹੀਂ ਕਹਿੰਦਾ ਮੇਰਾ ਤੇਲ ਮੁੱਕ ਗਿਆ ਮੈਨੂੰ ਭੁੱਖ ਲੱਗੀ ਸਰੀਰ ਦਾ ਤੇਲ ਮੁੱਕ ਗਿਆ ਕਹਿੰਦਾ ਮੈਨੂੰ ਭੁੱਖ ਲੱਗੀ ਮੈਨੂੰ ਪਿਆਸ ਲੱਗੀ ਇਹ ਵੀ ਤਾਂ ਸਕੂਟਰ ਹੈ ਇਹਨੂੰ ਸਕੂਟਰ ਨਹੀਂ ਬੰਦਾ ਬਸ ਇਦਾਂ ਫਰਕ ਹੈ ਇਹ ਵੀ ਤਾਂ ਬਾਹਣੇ ਹੈ ਜਿਹਨੂੰ ਬਾਹਣ ਵੱਡੇ ਫਿਰ ਭੁੱਖ ਸਰੀਰ ਦੀ ਅਲੱਗ ਫਿਰ ਮੇਰੀ ਭੁੱਖ ਦੀ ਸਰੀਰ ਦੀ ਭੁੱਖ ਇੱਥੋਂ ਸਰੀਰ ਦੀ ਭੁੱਖ ਮੇਰੀ ਭੁੱਖ ਹੁੰਦੀ ਬਲਕਿ ਸਰੀਰ ਦੀ ਭੁੱਖ ਹੁੰਦੀ ਉਹਦੀ ਸਰੀਰ ਦੀ ਲੋੜ ਹੁੰਦੀ ਭੁੱਖ ਲੋੜ 'ਚ ਬਹੁਤ ਫਰਕ ਹੈ ਭੁੱਖ ਦੀ ਕੋਈ ਸੀਮਾ ਨਹੀਂ ਹੁੰਦੀ ਲੋੜ ਦੀ ਸੀਮਾ ਹੁੰਦੀ ਲੋੜ ਦਾ ਸੀਮਾ ਤਾਂ ਕਹਿੰਦਾ ਵੀ ਲੋੜ ਆ ਕਿੰਨੀ ਗੱਲ ਕਰ ਕਿੰਨੀ ਲੋੜ ਦੀ ਸੀਮਾ ਭੁੱਖ ਦੀ ਕੋਈ ਸੀਮਾ ਨਹੀਂ ਭੁੱਖ ਨਹੀਂ ਸੀ ਮਾਂ ਲੋੜ ਦੀ ਸੀ ਮਾਂ ਭੁੱਖ ਤੋਂ ਜਵਾਬ ਦਿੱਤਾ ਪਰਮੇਸ਼ਰ ਨੇ ਵੀ ਜਵਾਬ ਦਿੱਤਾ ਕਿ ਕਾਦਮੀ ਜੇ ਭੁੱਖਾ ਹੈ ਤਾਂ ਇੱਕ ਦੀ ਵੀ ਭੁੱਖ ਮੇਤੋਂ ਨਹੀਂ ਪੂਰੀ ਹੋਣੀ ਭੁੱਖਿਆ ਭੁੱਖ ਨਾ ਜੇ ਬਣਾ ਪੂਰੀਆਂ ਮੈਂ ਸਭ ਕੁਝ ਦੇਣਾ ਜਿੰਨੇ ਮੇਰੀ ਰਚਨਾ ਤਾਂ ਵੀ ਇੱਕ ਆਦਮੀ ਦੀ ਭੁੱਖ ਨਹੀਂ ਪੂਰੀ ਹੋਣੀ ਮੇਤੇ ਇਸ ਕਰਕੇ ਮੈਂ ਕਹਿੰਦੀ ਭੁੱਖ ਪੂਰੀ ਨਹੀਂ ਕਰਦੀ ਮੇਰਾ ਠੇਕਾ ਨਹੀਂ ਲੋੜ ਸਭ ਦੀ ਪੂਰੀ ਕਰੂ ਭੁੱਖ ਕਿਸੇ ਦੀ ਵੀ ਨਹੀਂ ਕਰਦੀ ਤੇ ਭੁੱਖ ਫੇਰ ਨਹੀਂ ਛੱਡਦੇ ਅਸੀਂ ਉਹਨੇ ਜਵਾਬ ਦੇ ਤਾਂ ਪੂਰੀ ਨਹੀਂ ਹੋਣੀ ਨਾ ਮੈਂ ਕਰਦੀ ਨਾ ਪੂਰੀ ਹੋਣ ਵਾਲੀ ਚੀਜ਼ ਹੈ ਗੁਰਬਾਣੀ ਦਾ ਜਵਾਬ ਦਿੱਤਾ ਹੋਇਆ ਅਸੀਂ ਸਮਝਿਆ ਨਹੀਂ ਵੀ ਜਵਾਬ ਇਹ ਦਿੱਤਾ ਹੋਇਆ ਇਹਨੂੰ ਇਸ ਸੱਤ ਵਿੱਚ ਨਹੀਂ ਲਿਆ ਵੀ ਸੱਚਖੰਡ ਨੇ ਜਵਾਬ ਦੇ ਦਿੱਤਾ ਵੀ ਭੁੱਖਿਆਂ ਭੁੱਖ ਨਾ ਉਤਰੇ ਜਾਂ ਦਿਓ ਨਹੀਂ ਮੈਂ ਜਿਹੜੀ ਚੀਜ਼ ਦਾ ਇਲਾਜ ਹੈ ਕੋਈ ਨਹੀਂ ਹੈ ਜਿਹੜੀ ਚੀਜ਼ ਦਾ ਇਲਾਜ ਕੋਈ ਨਹੀਂ ਹੈ ਉਹਦੇ ਵਾਸਤੇ ਸਰਖ ਪਾਉਣਾ ਅਕਲਬੰਦੀ ਦੀ ਗੱਲ ਹੀ ਭੁੱਖ ਦਾ ਕੋਈ ਇਲਾਜ ਨਹੀਂ ਹੈ ਕਿਸੇ ਕੋਲ ਵੀ ਕਹਿੰਦੇ ਜਿਹਨੇ ਭੁੱਖ ਰੱਖਣੀ ਹੈ ਨਾ ਉਹ ਆਪਣੀ ਭੁੱਖ ਨੂੰ ਆਪੇ ਪੂਰੀ ਕਰਦਾ ਰਹੇ ਜਾਂ ਪੂਰੀ ਹੋ ਜੂ ਦੇਖੀ ਜਾਓ ਉਹ ਲੱਗਿਆ ਰਹੇ ਆਪਣੀ ਪੂਰੀ ਕਰ ਫੈਸਲਾ ਹੈ ਭੁੱਖਿਆ ਭੁੱਖ ਨਾ ਉਤਰੈ ਜੇ ਬਣਾ ਪੂਰੀਆਂ ਪਾਰ ਸਾਰੇ ਪੂਰੀਆਂ ਜਿੰਨਾ ਵੀ ਰਚਨਾ ਹੈ ਉਹ ਮਾਲਕ ਬਣਾਦਾ ਫਿਰ ਵੀ ਨਹੀਂ ਭੁੱਖ ਉਤਰਦੀ ਤੇ ਬਾਕੀ ਨੂੰ ਕੀ ਦਊ ਬਾਕੀ ਨੂੰ ਕੀ ਬਚਿਆ ਇਸ ਕਰਕੇ ਲੋੜ ਔਰ ਭੁੱਖ 'ਚ ਫਰਕ ਹੈ ਲੋੜ ਭੁੱਖ ਹੀ ਨਾ ਗਿਆਨਤਾ ਹੈ ਬਹੁਤ ਬੜੀ ਅਗਿਆਨਤਾ ਕਾਨ ਕ੍ਰਿਸ਼ਨ ਜਾਦਮ ਪਿਆ ਜਾਦ ਜਿਆਦਾ ਕਾਨ ਕ੍ਰਿਸ਼ਨ ਹਨ ਜਿਹੜਾ ਕਾਨ ਹੁੰਦਾ ਹੈ ਜੋਤ ਜੀਵ ਜੋਤ ਸਰੂਪ ਹੈ ਕ੍ਰਿਸ਼ਨ ਕਾਲਾ ਹੈ ਜਿਹੜਾ ਮਾਇਆ 'ਚ ਰਚਿਆ ਹੋਇਆ ਹੈ ਕਾਂਤ ਕ੍ਰਿਸ਼ਨ ਹੈ ਮਨ ਕਾਲਾ ਹੈ ਜਨਮ ਜਨਮ ਕੀ ਇਸ ਮਨ ਕੋ ਕਾਲਾ ਹੋਇਆ ਇਹੀ ਕਾਂਤ ਕ੍ਰਿਸ਼ਨ ਕੋਈ ਨਹੀਂ ਇਸ ਕਰਕੇ ਕਿ ਕਿਤੇ ਕ੍ਰਿਸ਼ਨ ਸੇ ਕੀਟ ਸਾਰੇ ਕ੍ਰਿਸ਼ਨ ਨੇ ਜਿਹਦੇ ਪਹਿਲਾਂ ਕੀਤਾ ਇਹ ਆਪਣਾ ਆਪਣਾ ਕਾਲਾਪਣ ਕਲੰਕ ਧੋਣ ਆਏ ਹੋਏ ਨੇ ਕਲੰਕ ਕਾ ਧੋਤਾ ਜਾਊਗਾ ਜਦ ਦਾ ਸੂਰ ਚੜਿਆ ਹੋਊ ਸੂਰਜ ਚੜਿਆ ਦੀਵਾ ਬੜੇ ਅੰਧੇਰਾ ਜਾਏ ਜਾਂ ਨਾਮ ਦਾ ਦੀਵਾ ਜਲੂਗਾ ਹਨੇਰਾ ਚਲੇ ਜਾਊ ਹਨੇਰਾ ਹੀ ਕਾਲ ਸਾਡੇ ਅੰਦਰ ਹੋਰ ਕੁਝ ਨਹੀਂ ਜਾ ਦਮ ਭਇਆ ਜਦ ਉਹਨੂੰ ਸਾਹ ਆਇਆ ਜਦ ਜਿਆਦਾ ਮਤਲਬ ਜਦ ਜਦਮ ਲਫ਼ਜ਼ ਦੀ ਆ ਡਬਲ ਲਫ਼ਜ਼ ਉਹਦਾ ਯਾਦ ਉਹਨਾਂ ਦਾ ਬਹੁਤ ਹੈ ਇਹ ਤਾਂ ਜਾ ਲੱਗਦਾ ਦਮ ਲੱਗਦਾ ਜਦ ਨੂੰ ਦਮ ਪਹਿਲਾ ਸਾਹ ਆਇਆ ਨਾ ਬਸ ਉਦੋਂ ਛੜੀ ਗਈ ਪਹਿਲੇ ਸਾਹ ਦੇ ਨਾਲੇ ਛੜੀ ਗਈ ਜਿੰਨਾ ਜਦ ਸਾਹ ਨਹੀਂ ਆਇਆ ਲੈ ਲੱਗੀ ਹੋਈ ਸੀ ਜਾਂ ਸਾਹ ਆਇਆ ਲੈ ਛੁੱਟ ਗਈ ਫੇਰ ਉਹਨੂੰ ਉਹ ਲੜ ਫੇਰ ਨਹੀਂ ਹੱਥ ਆਇਆ ਜੇ ਜਾਣਾ ਲੜ ਛੜੋ ਲੜ ਫੇਰ ਨਹੀਂ ਹੱਥ ਆਇਆ ਲੜ ਛੁੱਟ ਗਿਆ ਆ ਸਰੀਰ ਹੱਥ ਰਹਿ ਗਿਆ ਇਹ ਛੜੀ ਗਈ ਛੜ ਹੋ ਗਈ ਜੜ ਗਿਆ ਛੁੱਟ ਉਹ ਹੁਣ ਦੇ ਹੱਥ ਨਹੀਂ ਆਇਆ ਉਹ ਲੜ ਹੱਥ ਆਉਣ ਦੀ ਗੱਲ ਚੱਲਦੀ ਹੈ ਸੁਰਤ ਸ਼ਬਦ ਨਾਲ ਜਾਣ ਜੁੜ ਜਵੇ ਉਦੋਂ ਸੁਰਤ ਜੁੜੀ ਹੋਈ ਸੀ ਇਹ ਦੁਆਪਰ ਦੀ ਅਵਸਥਾ ਬਿਨਾ ਜੁੜਦੀ ਨਹੀਂ ਦੁਆਪਰ ਦੇ ਵਿੱਚ ਪਰਮੇਸ਼ਰ ਤੇ ਨਿਰਭਰ ਕਰਦਾ ਸੀ ਜੋ ਦੇਵੇ ਸੋ ਖਾਏ ਸਰੀਰ ਨੂੰ ਸਭ ਕੁਝ ਮਿਲਦਾ ਸੀ ਕੁਝ ਵੀ ਨਹੀਂ ਸੀ ਕਰਦਾ ਉੱਥੇ ਬੇਫਿਕਰ ਸੀ ਸਰੀਰ ਬਣ ਰਿਹਾ ਸੀ ਹੁਣ ਜੋ ਫਿਕਰ ਸਾਰੇ ਆਪਣੇ ਉੱਤੇ ਜਿਹੜੇ ਲਏ ਨੇ ਖਾਣ ਪੀਣ ਦੇ ਉਹ ਦੂਏ ਪਾਸੇ ਭੁੱਲੇ ਗਿਆ ਭੁੱਲਣਾ ਛੜੀ ਗਈ ਆਪਣੇ ਤੇ ਜ਼ਿੰਮੇਵਾਰੀ ਲੈ ਲਈ ਸਾਰੀ ਜਾਂ ਦਮ ਭਿਆ ਜਾਂ ਦਮ ਆਇਆ ਇਹਨੂੰ ਨਾ ਸਾਹ ਆਉਣ ਲੱਗਿਆ ਤੇ ਉਹ ਛੜੀ ਗਈ ਇਹ ਜਿਹੜੀ ਸੀ ਨਾ ਬੁੱਧ ਮਨ ਬੁੱਧੀ ਛੜੇ ਗਏ ਦੋ ਅੱਡ ਹੋ ਗਏ ਰੋਇਆ ਰਾਮ ਨਕਾਲਾ ਪਿਆ ਸੀਤਾ ਲਗਨ ਨਕਾਲਾ ਕਰ ਪਿਆ ਕਰ ਨਕਾਲਾ ਪਿਆ ਜਦੋਂ ਮਰ ਨਹੀਂ ਜਦ ਕਰਮ ਤੋਂ ਬਾਹਰ ਆ ਗਿਆ ਉੱਥੇ ਤਾਂ ਉਹਦੇ ਨਾਲ ਜੁੜਿਆ ਹੈ ਤਾਂ ਇਕੱਠੇ ਹੀ ਸੀ ਉੱਥੇ ਤਾਂ ਲਿਵ ਲੱਗੀ ਹੋਈ ਸੀ ਵਿੱਚੋਂ ਗਰਭ ਹੈ ਨਿਕਲ ਆਇਆ ਆਹੀ ਨਿਕਲ ਆਇਆ ਨਿਕਾਲਾ ਟਿਕਾਇਆ ਆਇਆ ਇਹ ਨਿਕਾਲਾ ਫਿਰ ਹੁਣ ਕਾਲਾ ਕਹਿੰਦਾ ਉਹ ਅੰਦਰ ਰਹਿ ਗਿਆ ਬਾਹਰ ਚਲਾ ਗਿਆ ਕਿਤੇ ਬਾਹਰ ਆ ਗਿਆ ਉਹ ਗਰਭ 'ਚ ਬੈਠਾ ਹੈ ਬਾਹਰ ਬੈਠਾ ਉੱਥੇ ਹੀ ਬੈਠਾ ਜਿੱਥੇ ਸਾਹ ਲੈਂਦਾ ਸੀ ਇਹ ਹੁਣ ਬਾਹਰ ਸੈਰ ਕਰਦਾ ਅੱਖਾਂ ਦੀ ਇਹਨੂੰ ਬਾਹਰ ਦੁਨੀਆ ਦਿਖਣ ਲੱਗੀ ਇਹ ਬਾਹਰ ਮਹਿਲ ਬਾੜੀਆਂ ਬਣ ਗਏ ਇਹਦੇ ਬਹੁਤ ਦੋਸਤ ਮਿੱਤਰ ਬਣ ਗਏ ਇਹ ਬਹੁਤ ਵੱਡਾ ਆਦਮੀ ਬਣ ਗਿਆ ਬਹੁਤ ਪਾਰਟੀਆਂ ਬਣ ਗਈਆਂ ਬਾਹਰ ਰਾਜ ਵਿੱਚ ਗਿਆ ਉਹਨੇ ਉੱਥੇ ਕੋਈ ਹੈ ਨਹੀਂ ਜੀ ਰਾਜ ਦਾ ਕੀ ਦੇ ਨਾਲ ਉੱਥੇ ਉੱਥੇ ਥਾਂ ਕੌਣ ਉੱਧਰ ਥਾਈ ਨਹੀਂ ਉੱਥੇ ਕੋਈ ਰਾਜ ਦਾ ਬੇਰਾਗੀ ਦੇ ਉਹ ਹੈ ਨਕਾਲਾ ਪਿਆ ਨਕਾਲਾ ਪਿਆ ਦੇ ਨਾਲ ਹੋ ਗਈ ਨਾ ਉੱਥੇ ਵੀ ਨਿਕਲਿਆ ਲਫ਼ਜ਼ ਤੇ ਉੱਥੇ ਵੀ ਨਿਕਾਲਾ ਪਿਆ ਉਦੋਂ ਤਾਂ ਲਿਵ ਛੁੱਟ ਗਈ ਜਿੰਨਾ ਚਿਰ ਲਿਵ ਲੱਗੀ ਹੋਈ ਸੀ ਦੋਏ ਇਕੱਠੇ ਹੀ ਸੀ ਉਦੋਂ ਨਹੀਂ ਸੀ ਵਿਛੜੇ ਹੋਏ ਭਾਵੇਂ ਸਰੀਰ ਨਾਲ ਵੀ ਜੁੜਦਾ ਸੀ ਪਰ ਹੁਣ ਹੁਣ ਹੁਣ ਇਕੱਠੇ ਹੋ ਜਾਣਗੇ ਹੁਣ ਕੀ ਹੁੰਦਾ ਜੇ ਹੁਣ ਲਿਵ ਲੱਗ ਗਿਆ ਹੁਣ ਵੀ ਇੱਕ ਹੋ ਜਾਣਗੇ ਹੁਣ ਕਿਤੇ ਇੱਕ ਹੋ ਨਹੀਂ ਸਕਦਾ ਹੁਣ ਵੀ ਇੱਕ ਹੋ ਸਕਦਾ ਹੈ ਭੁੱਲਣਾ ਦੋ ਹੋ ਜਾਂਦਾ ਹੈ ਧਿਆਨ ਨਾਲ ਇੱਕ ਹੋ ਜਾਂਦਾ ਉਹਦਾ ਹੀ ਧਿਆਨ ਹੈ ਤਾਂ ਇੱਕ ਜੇ ਸਰੀਰ 'ਚ ਮਾਇਆ ਧਿਆਨ ਹੈ ਤਾਂ ਦੋ ਨੇ ਜੇ ਤਾਂ ਆਪਣੇ ਅੰਦਰ ਧਿਆਨ ਹੈ ਅੰਦਰ ਵਾਲੇ ਨਾਲ ਜੁੜਿਆ ਹੈ ਅੰਦਰ ਵਾਲੇ ਨਾਲ ਧਿਆਨ ਹੈ ਫਿਰ ਇੱਕ ਹੈ ਜੇ ਬਾਹਰ ਧਿਆਨ ਹੈ ਫਿਰ ਦੋ ਹੈ ਧਿਆਨ ਦੀ ਉਹ ਗੱਲ ਹੈ ਪਾਰ ਜਾਤ ਗੋਪੀ ਲੈ ਆਇਆ ਮਿੰਦਰਾ ਬਣ ਮਹਿ ਰੰਗ ਕੀਆ ਜੇ ਹੁਣ ਸੀਤਾ ਲక్ష్మణ ਦਾ ਕਿਆ ਪਿੱਛੇ ਜੇ ਗੋਪੀ ਬਦਲ ਲਵੇ ਇਹ ਜਿਹੜੀ ਹੁਣ ਜਿਹੜੀ ਛੜੀ ਗਈ ਨਾ ਉਹਨਾਂ ਛੱਡ ਦੇਵੇ ਛੜੀ ਗਈ ਉਹ ਛੜੀ ਗਈ ਨੂੰ ਛੱਡ ਦੇਵੇ ਜਿਹੜੀ ਚੰਦਰਾਵਲ ਛੜੀ ਗਈ ਨਾ ਉਹ ਤੇ ਨਹੀਂ ਹੁਣ ਕੰਮ ਬਣਨਾ ਹੈਗਾ ਪਾਰਜਾਤ ਗੋਪੀ ਲਿਆਵੇ ਹੁਣ ਪਾਰਜਾਤ ਗੋਪੀ ਉਹ ਹੁੰਦੀ ਹੈ ਜਿਹਦੀ ਮਾਇਆ ਤੋਂ ਪਰੇ ਦੀ ਤੱਕ ਦੀ ਪਹੁੰਚ ਹੋਵੇ ਮਾਇਆ ਤੋਂ ਪਰੇ ਤੱਕ ਦੀ ਪਹੁੰਚ ਤਾਂ ਫਿਰ ਗੁਰਮਤ ਦੀ ਹੈ ਹੋਰ ਕਿਹਦੀ ਹੈ ਹੋਰ ਤਾਂ ਕਿਸੇ ਦੀ ਗੋਪੀ ਦੀ ਪਹੁੰਚ ਹੈ ਨਹੀਂ ਪਰ ਕੋਈ ਗੋਪੀ ਨਹੀਂ ਹੈ ਜਿਹਦੀ ਪਾਰਜਾਤ ਤੱਕ ਪਹੁੰਚ ਪਾਰ ਜਾਤ ਹੋਵੇ ਬਾਕੀ ਤਾਂ ਮਾਇਆ ਦੇ ਅੰਦਰ ਅੰਦਰ ਨੇ ਸਾਰੀਆਂ ਬੱਤਾਂ ਮਾਇਆ ਤੋਂ ਪਰੇ ਤੱਕ ਦੀ ਜਿਹੜੀ ਮਤ ਦੀ ਪਹੁੰਚ ਹੈ ਨਾ ਜਿਹੜੀ ਬੁੱਧੀ ਦੀ ਪਹੁੰਚ ਹੈ ਉਹ ਬੁੱਧੀ ਨੂੰ ਮਿਲੇ ਤਾਂ ਗੱਲ ਵੱਡੀ ਹੈ ਪਾਰ ਜਾਤ ਗੋਪੀ ਲੈ ਆਇਆ ਜੇ ਲੈ ਆਇਆ ਨਾ ਕਿਤੋਂ ਮਿਲ ਗਈ ਇਹਨੂੰ ਬਿੰਦਰਾ ਮਨ ਮੈਂ ਰੰਗ ਕੀਆ ਬਸ ਫੇਰ ਆ ਜਿਹੜਾ ਬ੍ਰਿੰਦਾਵਨ ਦਾ ਅੰਦਰ ਹਿਰਦਾ ਇੱਥੇ ਹੀ ਰੱਬ ਹੋ ਜਾ ਫਿਰ ਇੱਥੇ ਹੀ ਰੰਗ ਹੈ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋਫਰੀ ਦਾ ਸੂਰਾ ਫਿਰ ਇੱਥੇ ਹੀ ਉਹਦਾ ਰੰਗ ਬਦਲ ਜਾਣਾ ਇੱਥੇ ਹੀ ਆਨੰਦ ਪਰਵਾਨੰਦ ਹੋ ਜਾਣਾ ਪਿਛੜਿਆ ਹੋਇਆ ਕੀ ਦੇ ਨਾਲ ਐਸ ਬੁੱਧੀ ਦੇ ਵਸ ਦੀ ਗੱਲ ਨਹੀਂ ਆਉਣਾ ਹੈ ਮਸਲਾ ਹੱਲ ਕਰਨਾ ਹੁਣ ਤਾਂ ਬਵੇਕ ਬੁੱਧੀ ਚਾਹੀਦੀ ਹੈ ਗੁਰ ਕੀ ਮਤ ਚਾਹੀਦੀ ਹੈ ਆਪਣੀ ਮਤ ਨਾਲ ਨਹੀਂ ਮਸਲਾ ਹੱਲ ਹੋਣਾ ਗੁਰ ਕੀ ਮਤ ਤੂੰ ਲੈ ਹੋਏ ਆਣਾ ਭਗਤ ਬਿਨਾ ਬੋਡੂ ਬੈਠਾ ਜੇ ਤੂੰ ਆਪਣੀ ਮਤ ਮੰਗ ਰਿਹਾ ਹੋਰ ਕਿਸੇ ਬੰਦੇ ਦੀ ਮਤ ਮੰਗ ਚੱਲੇਗਾ ਉਹ ਬੜੇ ਬੜੇ ਸਾਨੇ ਡੁੱਬ ਗਏ ਗੁਰਕੀ ਮਤੇ ਲੈ ਲੈ ਹੁਣ ਉਹੀ ਪਾਰਜਤ ਗੋਪੀ ਉਹੀ ਪਾਰਜਤ ਗੋਪੀ ਗੁਰ ਰਹਿਣਾ ਹੀ ਮਾਇਆ ਤੋਂ ਪਰੇ ਉਹ ਮਾਇਆ ਤੋਂ ਪਰੇ ਹੀ ਰਹਿੰਦਾ ਇਹ ਤੁਰਕੀ ਬਾਣੀ ਜਿਹੜੀ ਹੈ ਪਾਰਜਤ ਗੋਪੀ ਹੈ ਤੁਰਕੀ ਬਾਣੀ ਆਈ ਜਦ ਸਗਲੀ ਜਦ ਪਾਰ ਪਾਰਜਤ ਗੋਪੀ ਤੁਰਕੀ ਬਾਣੀ ਹੋਈ ਹੁਣ ਸਾਡੇ ਕੋਲ ਗੁਰਬਾਣੀ ਉਹਦਾ ਸਰੂਪ ਹੈ ਗੁਰਬਾਣੀ ਉਸੇ ਦਾ ਸਰੂਪ ਹੈ ਹਾਂ ਕਲਮ ਹੈ ਵੇਦ ਅਥਰਵਣ ਹੁਆ ਨੌ ਖਦਾਈ ਅੱਲਾਹ ਭਇਆ ਹੁਣ ਆ ਗਿਆ ਕਲ ਕਲਯੁਗ ਆ ਜੋਗ ਜੀ ਨੂੰ ਕਹਿੰਦੇ ਨੇ ਅਥਰਵਣ ਵੇਦ ਦੀ ਗੱਲ ਹੈ ਅਥਰਵੇਦ ਕਥਿਨ ਸਰਬ ਪਾਪ ਕਥਿਨ ਦਸਮ ਪਾਸ਼ਾ ਲੈ ਨੇ ਅਥਰਵਣ ਵੇਦ ਦਾ ਜਾਂ ਕਥਨ ਕੀਤਾ ਸਾਰੇ ਪਾਪ ਭਜ ਸਾਰੀ ਕਲਪਨਾ ਛੁੱਟ ਕਿਉਂ ਪਾਣਾ ਮੰਨਣ ਨੂੰ ਕਹਿੰਦਾ ਫਿਰ ਵੈਦ ਕਹਿੰਦਾ ਪਾਣਾ ਮੰਨੋ ਪਾਣੇ ਜਾ ਜੋ ਪਾਣੇ ਦੀ ਗੱਲ ਮੁਸਲਮਾਨ ਕਰਦਾ ਮੁਸਲਮਾਨ ਵੀ ਹੁਕਮ ਦੀ ਗੱਲ ਕਰਦਾ ਉਹ ਕਹਿੰਦਾ ਅੱਲਾ ਨੇ ਵਾਅਦਾ ਕੀਤਾ ਰੋਜੀ ਦਾ ਤੂੰ ਚਿੰਤਾ ਮਤ ਕਰ ਇਹ ਗੱਲ ਗੁਰਬਾਣੀ ਕਹਦੀ ਹੈ ਹੋਰ ਕੀ ਕਹਿੰਦੀ ਇਹਨੋਂ ਮਤ ਨਹੀਂ ਇਹ ਗੱਲ ਕਹਿੰਦਾ ਉਹ ਨਹੀਂ ਕਹਿੰਦਾ ਹੋਰ ਕੁਝ ਬਹੁਤ ਕੁਝ ਕਹਿੰਦਾ ਵਿੱਚ ਇਹ ਵੀ ਕਹਿੰਦਾ ਵਿੱਚ ਵਿੱਚ ਹੋਰ ਬਹੁਤ ਕੁਝ ਕਹਿੰਦਾ ਗੀਤਾ ਵਿੱਚ ਕੁਝ ਹੋਰ ਕਹਿੰਦੇ ਨੇ ਉੱਥੇ ਤਾਂ ਲੜਾਈ ਧਾਨਾ ਔਰ ਭੂਪ ਪਰਾਤਰ ਫਿਰ ਉੱਥੇ ਤਾਂ ਲੜਾਈ ਇਹਨਾਂ ਗੱਲਾਂ ਦੀ ਲੜਾਈ ਇਸਲਾਮ ਵਿੱਚ ਵੀ ਇਸਲਾਮ ਦੀ ਲੜਾਈ ਧਰਤੀ ਵਾਸਤੇ ਨਹੀਂ ਹੈ ਇਸਲਾਮ ਦੀ ਲੜਾਈ ਇਸਲਾਮ ਫੈਲਾਉਣ ਵਾਸਤੇ ਦੂਜੀਆਂ ਮਤਾਂ ਬਦਲਦੀ ਹੈ ਪਰਮੇਸ਼ਰ ਦੀ ਮਤ ਵਾਸਤੇ ਲੜਾਈ ਲੇਕਿਨ ਉਹ ਫਿਰ ਕਹਾ ਜਾ ਕੇ ਹਦੀਸ ਵਿੱਚ ਉਹਨਾਂ ਨੇ ਮੈਨੇ ਬਦਲੇ ਜੇ ਸਾਡੇ ਰਾਜ ਕਰੇਗਾ ਖਾਲਸਾ ਵਾਲੇ ਮੈਨੇ ਬਦਲਨੇ ਉਹਨਾਂ ਵਿੱਚ ਮਨਮਤ ਵਾੜ ਲਈ ਪਹਿਲਾਂ ਨਹੀਂ ਸੀ ਪਹਿਲਾਂ ਇਹ ਸੀਗਾ ਵੀ ਜਿਹੜੇ ਆਦਮੀ ਨੂੰ ਆਦਮੀ ਆਦਮੀ ਫਰਕ ਸਮਝਦੇ ਨੇ ਉਹ ਨੀਚ ਨੇ ਉਹ ਕਾਫਰ ਨੇ ਜਿਹੜੇ ਖੁਦਾ ਨੂੰ ਮੰਨਦੇ ਨਹੀਂ ਦੇਵੀ ਦੇਵਤਿਆਂ ਨੂੰ ਮੰਨਦੇ ਨੇ ਉਹ ਕਾਫਰ ਨੇ ਜਿਹੜਾ ਜਨਮ ਲੈਂਦਾ ਮੂਰਤੀ ਪੂਜਾ ਉਹਨੂੰ ਭਗਵਾਨ ਮੰਨਦੇ ਨੇ ਉਹ ਕਾਫਰ ਨੇ ਉਹ ਇਹ ਕਹਿੰਦੇ ਇਸ ਕਰਕੇ ਕੋਈ ਫੋਟੋ ਨਹੀਂ ਉਹਨਾਂ ਦੇ ਕੋਈ ਮੂਰਤੀ ਨਹੀਂ ਕੋਈ ਕੁਛ ਗਲਤੀ ਇਹ ਕਰ ਲਈ ਪਿੱਛੋਂ ਬੋਬਾ ਸਾਹਿਬ ਨੂੰ ਸ਼ਰੀਕ ਖੁਦਾ ਬੋਲਦੇ ਸ਼ਰੀਕ ਬਰਾਬਰ ਦਾ ਹੁੰਦਾ ਦਾਸ ਦੀ ਵਜਾਇ ਸ਼ਰੀਕ ਬੋਲਦੇ ਇਹ ਗਲਤੀ ਕਰ ਉਹ ਗਲਤੀ ਸਿਖਾਣੇ ਵੀ ਕਰ ਲਈ ਨਾਨਕ ਨੂੰ ਮੰਨ ਲਿਆ ਪਰਮੇਸ਼ਰ ਸਿੱਧਾ ਹੀ ਤੁਸੀਂ ਸ਼ਰੀਰ ਛੱਡੋ ਕਹਿੰਦੇ ਸ਼ਰੀਰ ਛੋਟਾ ਹੁੰਦਾ ਇਹਨਾਂ ਨੂੰ ਸਿੱਧਾ ਹੀ ਮੰਨਦੇ ਤਾਂ ਨਾਲ ਤੋਂ ਹੀ ਨਿਰੰਕਾਰ ਆ ਵਾ ਤੋਂ ਹੀ ਨਿਰੰਕਾਰ ਤੇ ਬਿਨਾ ਹੋਰ ਕੁਝ ਨਹੀਂ ਇਹਨਾਂ ਨੇ ਉਦੋਂ ਵੱਡੀ ਗਲਤੀ ਕਰ ਲਈ ਵੱਡੇ ਜੋ ਬਣਨਾ ਸੀ ਇਹ ਛੋਟੀ ਬੁੱਧੀ ਵਾਲੇ ਜਦ ਵੱਡਾ ਬਣਦੇ ਹੁੰਦੇ ਨਾ ਇਹ ਕੱਖ ਵੀ ਨਹੀਂ ਰਹਿੰਦਾ ਹੁੰਦਾ ਨਾ ਹੁਣ ਬਾਦਰ ਨੂੰ ਸਿੱਖਾਂ ਦੀ ਡੱਬੀ ਫੜਾ ਦਈਏ ਨਾ ਉਹ ਘਰ ਭੁਗ ਦਿੰਦਾ ਫਿਰ ਉਹ ਮਨ ਕੀ ਕਰੂਗਾ ਸਿੱਖਾਂ ਦੀ ਰੱਬੀ ਉਹ ਦੇਖ ਲੈਂਦਾ ਵੀ ਜਲਦੀ ਹੈ ਉਹ ਬਿਸਤਰੇ ਤੇ ਬਹਿ ਕੇ ਸਿੱਖਾ ਜਾਈ ਜਾਂਦਾ ਆਪੇ ਅੱਗ ਲੱਗ ਜਾਣੀ ਹੈ ਘਰ ਨੂੰ ਤਾਂ ਅੱਗ ਆਪੇ ਲੱਗ ਜਾਣੀ ਹੈ ਉਹ ਤਾਂ ਦੇਖਦਾ ਵੀ ਐਂਡ ਵੀ ਜਾਲੀ ਦੀ ਹੈ ਐਡਾ ਹੀ ਪਤਾ ਉਹਨੂੰ ਇਹ ਨਹੀਂ ਪਤਾ ਵੀ ਇਹਦਾ ਇਫੈਕਟ ਕੀ ਹੁੰਦਾ ਹੈ ਕਿੱਥੇ ਜਾਲੀ ਦੀ ਹੈ ਕਿਵੇਂ ਜਾਲੀ ਦੀ ਹੈ ਕਿਉਂ ਜਾਲੀ ਦੀ ਹੈ ਕਿਉਂ ਨਹੀਂ ਜਾਲੀ ਦੀ ਕਾਹਦੀ ਜਾਲੀ ਦੀ ਹੈ ਕੀ ਇਹਦਾ ਕੰਮ ਇਹਦਾ ਪਤਾ ਹੀ ਨਹੀਂ ਜਮਾਂਤਰਾ ਦੇ ਹੱਥ ਲੱਗ ਜਾਂਦੀ ਅਸੀਂ ਕਾਦੀ ਡੱਬੀ ਚੈਨਲ ਤਾਂ ਕਰਦੀ ਹੈ ਥੋੜਾ ਜਿਹਾ ਜ਼ਰੂਰ ਗੁਰਬਾਣੀ ਇਹਨਾਂ ਨੂੰ ਰਾਗੀ ਥੋੜਾ ਚੱਲ ਹੋਇਆ ਘਰ ਫੂਕ ਲਿਆ ਇਹਨਾਂ ਨੇ ਸਾਰਾ ਆਪਣਾ ਸਿੱਖੀ ਖਤਮ ਕਰ ਲਈ ਸਾਰੀ ਜੇ ਘਰ ਨੂੰ ਅਗ ਲੱਗ ਜਾ ਅੰਦਰ ਕਾਲਾ ਹੋ ਜਾਂਦਾ ਸਾਰਾ ਕਾਲਾ ਹੀ ਹੋਣਾ ਤੂੰ ਇਹਨਾਂ ਹੋਰ ਕੀ ਹੋਣਾ ਤੇ ਸਾਰਾ ਕਾਲਾ ਹੋ ਗਿਆ ਅੰਦਰ ਸਭ ਕੁਝ ਜਲ ਗਿਆ ਨਾਲੇ ਕਾਲਾ ਹੋ ਗਿਆ ਕਲ ਮੈਂ ਵੇਦ ਅਥਰਵਣ ਹੁਆ ਨੌ ਖੁਦਾਈ ਅੱਲਾਹ ਭਇਆ ਕਲ ਮੈਂ ਵੇਦ ਅਥਰਵਣ ਹੁਆ ਅਥਰਵਣ ਵੇਦ ਹੈ ਕਲਯੁਗ ਦੇ ਵਿੱਚ ਖੁਦਾ ਅੱਲਾ ਨਾਮ ਗਏ ਹੁਣ ਮੁਸਲਮਾਨਾਂ ਦੀ ਕਿਉਂ ਗੱਲ ਕੀਤੀ ਹੈ ਹਿੰਦੂ ਕਿਉਂ ਛੱਡਦੇ ਸਾਰੇ ਹਿੰਦੂ ਦਾ ਵੇਦ ਛੱਡ ਕੇ ਸੀ ਗਏ ਪੜਦੇ ਦਾ ਬਾੜ ਪਾੜ ਦੀ ਹਿੰਦੂਆਂ ਦੀ ਗੱਲ ਸੋਹ ਕਰਦੇ ਉਹਦਾ ਵੇਦ ਦੇ ਖਿਲਾਫ ਖੜੇ ਨੇ ਉਹਨਾਂ ਦੀ ਗੱਲ ਕੀ ਕਰਦੇ ਗੱਲ ਤਾਂ ਉਹਦੀ ਗੱਲ ਨਹੀਂ ਜਿਹੜਾ ਮੇਰੇ ਦੇ ਨਾਲ ਖੜਾ ਸੀ ਥੋੜਾ ਬਹੁਤਾ ਕਾਲੇ ਦੇ ਵਿੱਚ ਮਹਿਲ ਮੁਸਲਮਾਨ ਖੜਾ ਮੇਰੇ ਦੇ ਨਾਲ ਇਸ ਕਰਕੇ ਨੂੰ ਕਾਲਾ ਕਿਹਾ ਹੋਇਆ ਇਹ ਵੇਦ ਦੇ ਉੱਤੇ ਖੜਾ ਕੁਝ ਨਿਰਭਰ ਕਰਦਾ ਉਹਦਾ ਬਿਲਕੁਲ ਹੀ ਛੱਡੀ ਬੈਠੇ ਨੇ ਉਹ ਤਾਂ ਆਦਮੀਆਂ ਬਣਾ ਲਏ ਉਹਨਾਂ ਨੇ ਸਭ ਕੁਝ ਮੂਰਤੀ ਪੂਜਾ ਹੀ ਹੋ ਗਈ ਉੱਥੇ ਤਾਂ ਖਤਮਾ ਕਰਤਾ ਪਰ ਗਿਆਨ ਵਾਲੀ ਚੈਪਟਰ ਖਤਮ ਕਰਤਾ ਉਹਨਾਂ ਨੇ ਤਾਂ ਪੰਡਤ ਪਾੜੀ ਬਾੜ ਲਿਖ ਦਿੱਤਾ ਉਹ ਤਾਂ ਰਸਤਾ ਹੀ ਛੱਡ ਗਿਆ ਉਹਦੀ ਗੱਲ ਕਿਉਂ ਕਰਨੀ ਸੀ ਹੁਣ ਤਾਂ ਮੁਸਲਮਾਨ ਦੀ ਗੱਲ ਕਰਨੀ ਸੀ ਜਿਹੜਾ ਵੇਦ ਤੇ ਖੜਾ ਬਈ ਇਹ ਅਪਣਾਇਆ ਮੁਸਲਮਾਨ ਨੇ ਵੇਦਾਂ ਨੂੰ ਤੁਰਕ ਪਠਾਣਾ ਨੇ ਅਮਲ ਕੀਤਾ ਹੈ ਵੇਦ ਦੇ ਅਨੁਸਾਰ ਜੋ ਵੀ ਕੀਤਾ ਜਤਵਾ ਨਾ ਨਹੀਂ ਕੀਤਾ ਬਿਲਕੁਲ ਵੀ ਵੇਦਾਂ ਨੂੰ ਜਫਾਏ ਮਾਰੀ ਬੈਠੇ ਨੇ ਜਫਾਏ ਮਾਰਦੇ ਨੇ ਅਸਲ ਜਿਸ ਨੂੰ ਵੱਧ ਵੇਦਾਂ ਨੂੰ ਖਿਲਾਫ ਅੱਜ ਤਾਂ ਹੀ ਆ ਜਿਹੜੇ ਨੇ ਨਾ ਆਰੀਆ ਸਮਾਜੀ ਵੇਦਾਂ ਨੂੰ ਮੰਨਣ ਵਾਲੇ ਇਹਨਾਂ ਦੇ ਖਿਲਾਫ ਨੇ ਤਾਂ ਇਹਨਾਂ ਨੂੰ ਗਾਲਾਂ ਕੱਢਦੇ ਨੇ ਆਰੀਆ ਸਮਾਜੀਆਂ ਦੇ ਵੀ ਪ੍ਰਭਾਵ ਸ਼ਾਸਤਰਾਂ ਦਾ ਹੈਗਾ ਸ਼ਾਸਤਰਾਂ ਨੂੰ ਵੀ ਬੁੱਧੀ ਬੈਠੇ ਦੇ ਵਿੱਚ ਉੜਦੇ ਹੋਏ ਨੇ ਪੂਰੇ ਬੇਤੇ ਉਹ ਨਹੀਂ ਖੜੇ ਇਸ ਕਰਕੇ ਮੁਸਲਮਾਨਾਂ ਨੇ ਪੈਰਾ ਚੁੱਕੇ ਦਿੱਤਾ ਇੱਕ ਬਹੁਤ ਵੱਡੀ ਕੌਮ ਨੇ ਪੈਰਾ ਦਿੱਤਾ ਕਿਸੇ ਹੱਦ ਤੱਕ ਕਮ ਕਮ ਹੋ ਮੂਰਤੀ ਪੂਜਕ ਤਾਂ ਨਹੀਂ ਪੱਥਰ ਪੂਜਕ ਨਹੀਂ ਕੱਲ ਮੈਂ ਵੇਦ ਅਥਰਵਣ ਹੁਆ ਖੁਦਾਈ ਅੱਲਾਹ ਖੁਦਾਈ ਦਾ ਨਾਮ ਅੱਲੋ ਰੱਖ ਲਿਆ ਖੁਦਾਈ ਜਿਹੜੀ ਹੈ ਖੁਦਾਈ ਕਹਿੰਦੇ ਨੇ ਸਰਕਾਰ ਨੂੰ ਹਕੂਮਤ ਖੁਦਾਈ ਦਾ ਹਕੂਮਤ ਹਕੂਮਤ ਦਾ ਨਾਮ ਅੱਲੋ ਰੱਖ ਹਾਕਮ ਦਾ ਨਾਮ ਅੱਲੋ ਰੱਖ ਨਾਮ ਖੁਦਾਈ ਖੁਦਾ ਆ ਅੱਲਾ ਪਰਮੇਸ਼ਰ ਵਾਸਤੇ ਦੋ ਲਫ਼ਜ਼ ਉਹਨਾਂ ਵਰਤੇ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਤੁਰਕਾ ਪਠਾਣਾ ਨੇ ਅਮਲ ਕੀਤਾ ਨੀਲੇ ਰੰਗ ਦੇ ਉਹਨਾਂ ਦੇ ਕੱਪੜੇ ਪਾਏ ਨੇ ਨੀਲ ਬਸਤਰ ਕਿਉਂ ਆਕਾਸ਼ ਦਾ ਰੰਗ ਹੈ ਜਾ ਜਾ ਉਹ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਕਾਸ਼ ਦਾ ਰੰਗ ਮਿਲ ਕੇ ਵੀ ਆਕਾਸ਼ 'ਚ ਰਹਿੰਦਾ ਕਿਤੇ ਉਹ ਬਾਹਰ ਇਹ ਮੰਨ ਕੇ ਉਹ ਕੱਪੜੇ ਨੀਲੇ ਰੰਗ ਦੇ ਪਾ ਕੇ ਤੁਰਕ ਪਠਾਣਾ ਨੇ ਇਹ ਅਮਲ ਕੀਤਾ ਯਾਨੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਵੇਦ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਭਾਵੇਂ ਜੁੜ ਸਕੇ ਜਾਂ ਨਾ ਸਕੇ ਉਹ ਅਲੱਗ ਅਮਲ ਕੀ ਅਮਲ ਹੋਣਾ ਨਹੀਂ ਜਿੰਨਾ ਹੋਣਾ ਤੇ ਹੋ ਸਕੇ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤੇ ਚਾਰ ਵਿਚਾਰ ਆਪਣੇ ਆਪ ਚ ਚਾਰ ਵੇਦਾਂ ਦੇ ਵਿੱਚੋਂ ਗੱਲ ਕਹੀ ਹੋਈ ਹੈ ਕੋਈ ਕਵੀ ਨਹੀਂ ਕਿਸੇ ਦੀ ਗੱਲ ਜੋ ਵੇਦ ਨੇ ਜੋ ਤੁਹਾਨੂੰ ਦੱਸਿਆ ਨਾ ਕੋਈ ਵੀ ਅਪਣਾ ਲਓ ਮੁਕਤੀ ਮਿਲ ਜੂ ਕੋਈ ਵੀ ਅਪਣਾ ਲਓ ਗੱਲ ਇੱਕੋ ਹੀ ਹੈ ਸਾਰੀਆਂ ਗੱਲਾਂ ਸਾਰੇ ਵੇਦਾਂ ਦੀ ਗੁਰਬਾਣੀ ਚ ਬਦੀ ਹੋਈਆਂ ਸਾਰੀਆਂ ਗੱਲਾਂ ਅਸਲ ਤੇ ਕੋਲ ਗੱਲ ਕੋਈ ਵੀ ਆ ਆਖਰ ਗੱਲ ਉੱਥੇ ਜਾ ਕੇ ਮੁੱਕਦੀ ਭਰਪੂਰ ਕਰ ਰਿਹਾ ਸਭ ਨੂੰ ਵੀ ਗੱਲ ਸੱਚ ਪਰਮੇਸ਼ਰ ਤਾਂ ਗੁਣ ਹੈ ਕਿੰਨੇ ਉਹਦੇ ਗੁਣ ਨੇ ਤੇ ਬੇਅੰਤ ਨੇ ਇਹਦੇ ਚਾਰੇ ਗੁਣਾਂ ਦੀ ਗੱਲ ਕੀਤੀ ਹੈ ਚਾਰੇ ਵੇਦ ਹੋਏ ਸੱਚਿਆ ਚਾਰੇ ਵੇਦ ਆਪਣੀ ਆਪਣੀ ਜਗ੍ਹਾ ਸੱਚੇ ਕਦੀ ਕਿਸੇ ਵੇਚ ਨਹੀਂ ਕਮੀ ਸਮਝਣ ਵਾਲਿਆਂ 'ਚ ਹੋ ਸਕਦੀ ਹੈ ਮੰਨਣ ਵਾਲਿਆਂ 'ਚ ਹੋ ਸਕਦੀ ਹੈ ਵੇਚ ਕੋਈ ਕਮੀ ਨਹੀਂ ਗੁਰਬਾਣੀ 'ਚ ਕੋਈ ਕਮੀ ਨਹੀਂ ਕਮੀ ਸਿੱਖਾਂ 'ਚ ਹੋ ਸਕਦੀ ਹੈ ਸਮਝਣ ਵਾਲਿਆਂ 'ਚ ਹੋ ਸਕਦੀ ਹੈ ਮੰਨਣ ਵਾਲਿਆਂ 'ਚ ਹੋ ਸਕਦੀ ਹੈ ਗੁਰਬਾਣੀ 'ਚ ਕੋਈ ਕਮੀ ਨਹੀਂ ਐਵੇਂ ਵੇਦਾਂ 'ਚ ਕੋਈ ਕਮੀ ਨਹੀਂ ਸਮਝਣ ਦੀ ਕਮੀ ਹੋ ਸਕਦੀ ਹੈ ਮੰਨਣ ਵਾਲਿਆਂ ਦੀ ਕਮੀ ਹੋ ਸਕਦੀ ਹੈ ਬੜੇ ਗੁਣੇ ਤਿੰਨ ਚਾਰ ਵਿਚਾਰ ਖਾਲੀ ਪੜਨਾ ਨਹੀਂ ਵੇਦ ਪੜੇ ਪੜ ਪੜੇ ਗੁਣੇ ਨਾਲ ਗੁਣੇ ਨਾਲ ਜੇ ਪੜ ਕੇ ਉਹ ਗੁਣ ਪ੍ਰਗਟ ਕਰੀਏ ਆਪਣੇ ਅੰਦਰ ਉਹਨਾਂ ਦਾ ਅਮਲ ਕਰੀਏ ਉਹਨਾਂ ਅਨੁਸਾਰ ਆਪਣਾ ਜੀਵਨ ਢਾਲੀਏ ਫਿਰ ਅਚਰਣ ਔਰ ਵਿਚਾਰ ਵੇਦ ਅਨੁਸਾਰ ਹੋ ਜਾਣ ਚਾਰ ਵਿਚਾਰ ਚਾਰ ਅਚਾਰਨ ਵਿਚਾਰ ਵਿਚਾਰ ਧਾਰਾ ਉਹ ਹੋਵੇ ਜਿਹੜੀ ਬੇਦੀ ਹੈ ਆਚਰਣ ਬੇਦ ਅਨੁਸਾਰ ਹੋਵੇ ਧਾਰਾ ਬੇ ਜਿਹੜੀ ਆਚਰਣ ਗੁਰਬਾਣੀ ਅਨੁਸਾਰ ਹੋਵੇ ਧਾਰਾ ਗੁਰਬਾਣੀ ਵਾਲੀ ਹੋਵੇ ਆਚਾਰ ਵਿਚਾਰ ਕੇ ਫਰਕ ਪੈਣਾ ਹੋਰ ਕਾਜ ਫਰਕ ਪੈਣਾ ਜੇ ਪੜ ਕੇ ਗੁਰੂ ਤਾਂ ਆਚਾਰ ਔਰ ਵਿਚਾਰ ਦੋਈ ਚੀਜ਼ਾਂ ਬਦਲ ਗਈ ਆਪਾਂ ਕਹਿੰਦੇ ਹੁਣ ਵਿਚਾਰ ਬਦਲ ਗਏ ਬਦਲਾਉਣ ਨਾਲ ਵਿਚਾਰ ਬਦਲਨੇ ਨੇ ਬਦਲਾਉਣ ਨਾਲ ਆਚਰਣ ਬਦਲਣਾ ਪ੍ਰੈਕਟੀਕਲ ਲਾਈਫ ਬਦਲਣੀ ਹੋਣੀ ਚੇਂਜ ਹੋਣੀ ਹੈ ਆਚਾਰ ਅਰ ਵਿਚਾਰ ਚ ਤਬਦੀਲੀ ਆ ਬੜੇ ਗੋੜੇ ਨਾਲ ਮਤਲਬ ਇਹ ਕਿ ਆਚਾਰ ਤਬਦੀਲੀ ਆਈ ਹੋਈ ਦਿਖੇ ਤਬਦੀਲੀ ਆਈ ਹੋਈ ਸਖਾਂ ਦੀ ਦੀ ਦੂਸਰੇ ਨੂੰ ਨਹੀਂ ਦੀ ਤਬਦੀਲੀ ਨਹੀਂ ਦਿਖ ਰਹੀ ਜੇ ਦਿਖ ਨਹੀਂ ਰਹੀ ਸਿੱਖੀ ਤਾਂ ਇੱਕ ਦਿਖਣ ਵਾਲੀ ਚੀਜ਼ ਹੈ ਦੂਜੇ ਨੂੰ ਦਿਖਣ ਵਾਲੀ ਮੁਸਲਮਾਨ ਸਿੱਖਾਂ ਨੂੰ ਬਹੁਤ ਬੁਰਾ ਸਮਝਦੇ ਸੀ ਬੁਰਾ ਤਾਂ ਨਹੀਂ ਸੀ ਸਮਝਦੇ ਅੰਦਰੋਂ ਲੱਗਦੇ ਸੀ ਖਾਰਕ ਹੁੰਦੇ ਸੀ ਆਪਣੇ ਧਰਮ ਨੂੰ ਬਚਾਉਣ ਵਾਸਤੇ ਜਾਂ ਕੋਈ ਕਾਰਨ ਹੋਰ ਹੋ ਜਾਂ ਉਹਨਾਂ ਦੇ ਧਰਮ ਤੋਂ ਅਸੀਂ ਉੱਚੀ ਗੱਲ ਕਰਦੇ ਤੇ ਸਾਡੇ ਨੂੰ ਸੁਪੀਰੀਅਰ ਕਿਉਂ ਨੇ ਇਸ ਗੱਲ ਦੀ ਈਰਖਾ ਹੋ ਸਕਦੀ ਹੈ ਪਰ ਜਿੰਨੀ ਸਿੱਖ ਦੀ ਇੱਜ਼ਤ ਕਰਦੇ ਤੇ ਮੁਸਲਮਾਨ ਦੀ ਨਹੀਂ ਸੀ ਉਹ ਜੇ ਇੱਕ ਸਿੱਖ ਗਵਾਹੀ ਦੇ ਜਵੇ 100 ਮੁਸਲਮਾਨ ਗਵਾਹੀ ਦੇ ਜੋ ਸਿੱਖ ਦੀ ਗਵਾਹੀ ਨੂੰ ਸੱਚੀ ਮੰਨਦੇ ਕਹਿੰਦੇ ਸਿੱਖ ਝੂਠ ਨਹੀਂ ਬੋਲ ਸਕਦਾ ਮੁਸਲਮਾਨ ਬੋਲ ਸਕਦਾ ਇਹ ਤਾਂ ਗੱਲ ਸੀ ਪ੍ਰਭਾਵ ਸੀ ਆਚਾਰ ਔਰ ਵਿਚਾਰ ਪ੍ਰਗਟ ਸੀ ਸਿੱਖ ਦਾ ਪ੍ਰਗਟ ਸੀ ਆਪਣੇ ਵਿਰੋਧੀਆਂ ਦੇ ਉੱਤੇ ਵੀ ਅਸਰ ਸੀ ਅੱਜ ਕੀ ਹੈ ਕਿ ਅੱਜ ਹੈ ਨਹੀਂ ਤੇ ਸਿੱਖ ਵੀ ਅਸੀਂ ਹੈ ਨਹੀਂ ਸਾਨੂੰ ਬਹੁਤ ਬੜਾ ਭਲੇਖਾ ਸੀ ਸਿੱਖੋ ਜਿੱਦਣ ਸਿੱਖ ਹੋ ਜਾਾਂਗੇ ਉਹੀ ਫੇਰ ਹੋ ਜੂਗਾ ਉਹ ਵਿਸ਼ਵਾਸ ਲੋਕਾਂ ਨੂੰ ਫੇਰ ਹੋ ਜੂਗਾ ਅੱਜ ਤਾਂ ਹੀ ਡੰਡੇ ਦੇ ਜ਼ੋਰ ਨਾਲ ਕਹਿੰਦੇ ਸਾਡੇ ਤੇ ਵਿਸ਼ਵਾਸ ਕਰੋ ਡੰਡੇ ਦੇ ਜ਼ੋਰ ਨਾਲ ਸਰਕਾਰ ਵੀ ਨਹੀਂ ਵਿਸ਼ਵਾਸ ਕਰਵਾ ਸਕਦੀ ਕਿਸੇ ਚੀਜ਼ ਤੇ ਪਬਲਿਕ ਭੜਕ ਜਾਂਦੀ ਹੈ ਟੱਕੇ ਨਾਲ ਕੋਈ ਸਿੱਖ ਨਹੀਂ ਬਣਦਾ ਐਡਾ ਰੱਬ ਪਰਮੇਸ਼ਰ ਕਮਜ਼ੋਰ ਨਹੀਂ ਆ ਵੀ ਧੱਕੇ ਨਾਲ ਤੁਸੀਂ ਕਹਿੰਦੇ ਹੋ ਅਸੀਂ ਸਿੱਖ ਮੰਨ ਸਾਡੀ ਗੱਲ ਕਿਵੇਂ ਨਹੀਂ ਮੰਨਦਾ ਐ ਜਿੰਦਾਬਾਦ ਮੁਰਦਾਬਾਦ ਕਰਕੇ ਉਹਨੂੰ ਬਣਾ ਲਓਗੇ ਤੁਸੀਂ ਇਸ ਤੂੰ ਸਾਨੂੰ ਕਿਵੇਂ ਨਹੀਂ ਮੰਨਦਾ ਵੀ ਅਸੀਂ ਸਿੱਖਾਂ ਉੱਥੇ ਕੋਈ ਚੱਲਦਾ ਅੱਗੇ ਜਾਤ ਨਾ ਜੋਰ ਹੈ ਤੇ ਜੋਰ ਔਰ ਜਾਤ ਹੋਏ ਕੰਮ ਨਹੀਂ ਕਰਦੇ ਆ ਸਰੀਰ ਆ ਜੋਰ ਨਹੀਂ ਉੱਥੇ ਚੱਲਦਾ ਇੱਥੇ ਹੀ ਚੱਲਦਾ ਹੈ ਅੱਗੇ ਜਿਓ ਉੱਥੇ ਦਾ ਨਵੀਂ ਕਿਸਮ ਦਾ ਜੀਵ ਨੇ ਉੱਥੇ ਆਤਮਾ ਹੁੰਦੀ ਹੈ ਸਰੀਰ ਹੁੰਦਾ ਹੀ ਨਹੀਂ ਸਿੱਖੀ ਸਰੀਰ ਦਾ ਕੀ ਮਤਲਬ ਜੇ ਸਰੀਰ ਨਹੀਂ ਹੁੰਦਾ ਸਿੱਖੀ ਸਰੂਪ ਹੀ ਨਹੀਂ ਕੋਈ ਹੈ ਸਿੱਖੀ ਸਤ ਸਰੂਪ ਹੈ ਸਿੱਖੀ ਦਾ ਸਰੂਪ ਹੈ ਸਤ ਸਰੂਪ ਬੋਲੇ ਭਰਤਰੀ ਸਤ ਸਰੂਪ ਪਰਮ ਤਤਮ ਹੈ ਰੇਖ ਨਾਲ ਰੂਪ ਉਥੇ ਰੇਖ ਰੂਪ ਹੁੰਦਾ ਹੀ ਨਹੀਂ ਜਿੱਤੇ ਰੇਖ ਰੂਪ ਹੈ ਨਹੀਂ ਉਹਦਾ ਸਰੂਪ ਕੀ ਹੈ ਪਰਮ ਤਤ ਮੈਂ ਰੇਖ ਨਾ ਰੂਪ ਰੇਖ ਰੂਪ ਨਹੀਂ ਹੁੰਦਾ ਰਾਗ ਨਾ ਰੰਗ ਨਾ ਰੂਪ ਨਾ ਰੇਖ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਇਹ ਜਿਹਾ ਉੱਥੇ ਇਹ ਜਿਹੇ ਜੀਵ ਨੇ ਜਿਹੜੇ ਜੀਵ ਰਹੇ ਉਹ ਕਹੇ ਜੇ ਨੇ ਰਾਗ ਨਾ ਰੰਗ ਨਾ ਰੂਪ ਨਾ ਰੇਖ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਦੇਹ ਬਦੀ ਬਹੀਰ ਸਨੇਹ ਸਭੋ ਤਨ ਕੇ ਵਿਰਤ ਅਗੇ ਅਛਾ ਹੈ ਐ ਜੈ ਜਾ ਪਰਮੇਸ਼ਰ ਦਾ ਸਰੀਰ ਉਹ ਜੇ ਸਾਰਿਆਂ ਦੇ ਸਰੀਰ ਕੋਈ ਨਾ ਉਹ ਸਾਰੇ ਉੱਤੇ ਉਹ ਭਗਤੀ ਕਰ ਨੀਤ ਸਦਾਏ ਬੜੇ ਗੁਣੇ ਦਿਨ ਚਾਰ ਵਿਚਾਰ ਫਿਰ ਸੁਭਾ ਕੇ ਹੈ ਜੈ ਸਿੱਖ ਦਾ ਜੈ ਜੈ ਪਰਮੇਸ਼ਰ ਜਾਨ ਕੋ ਦੇਤ ਅਜਾਨ ਕੋ ਦੇ ਜਿਹਨੂੰ ਜਾਣਦਾ ਉਹਨੂੰ ਵੀ ਉਹੀ ਚੀਜ਼ ਦਿੰਦਾ ਜਿਹਨੂੰ ਨਹੀਂ ਜਾਣਦਾ ਉਹਨੂੰ ਵੀ ਦੇਈ ਜਾਂਦਾ ਅਜਾਨ ਜਿਹੜਾ ਪਰਮੇਸ਼ਰ ਨੂੰ ਮੰਨਦਾ ਉਹਨੂੰ ਵੀ ਦੇਈ ਜਾਂਦਾ ਜਿਹਨੂੰ ਨਹੀਂ ਮੰਨਦਾ ਉਹਨੂੰ ਵੀ ਦੇਈ ਜਾਂਦਾ ਜਿਹੜਾ ਕਹਿੰਦਾ ਰੱਬ ਹੈ ਉਹਨੂੰ ਵੀ ਦੇਈ ਜਾਂਦਾ ਕਹਿੰਦਾ ਇਹਨੂੰ ਪਤਾ ਨਹੀਂ ਹੈਗਾ ਲੱਗ ਜੂ ਪਤਾ ਕੀ ਫਰਕ ਪੈਂਦਾ ਜਾਨ ਕੋ ਦੇ ਤਾਂ ਅਜਾਨ ਕੋ ਦੇ ਤਾਂ ਜ਼ਮੀਨ ਕੋ ਦੇ ਜ਼ਮਾਨ ਕੋ ਦੇ ਹੈ ਦਿੰਦਾ ਨਾ ਸਾਰਿਆਂ ਨੂੰ ਗੁਰਬਾਣੀ ਸਿਰਫ ਕੂਜ ਦੇ ਬੱਚਿਆਂ ਦੀ ਗੱਲ ਕੀਤੀ ਹੈ ਛੱਡ ਗਿਆ ਜਾਂਦੇ ਉਡੇ ਉਡਾ ਵੈਸਾ ਤੇ ਇਸ ਪਾਛੇ ਬਚੜੇ ਛਰਿਆ ਇਹ ਕੁੱਬੀ ਦੇ ਬੱਚਿਆਂ ਦੀ ਗੱਲ ਕੀਤੀ ਹੈ ਇੱਥੇ ਦੀ ਗੱਲ ਕੀਤੀ ਹੈ ਜਾਨ ਕੋ ਦੇ ਤੇ ਅਜਾਨ ਕੋ ਦੇ ਤੇ ਜ਼ਮੀਨ ਕੋ ਦੇ ਤੇ ਜ਼ਮਾਨ ਕੋ ਦਾਇਆ ਕਾਇ ਕੋ ਡੋਲਤ ਹੈ ਤੁਮਰੀ ਸੁਧ ਤੂੰ ਕਦ ਡੋਲਦਾ ਸਾਰੇ ਵਿਸ਼ਵ ਦੀ ਗੱਲ ਕਰ ਤਦ ਪਾਛੇ ਦੇ ਕਸਬਈਏ ਸਾਰੇ ਵਿਸ਼ਵ ਨੂੰ ਦੇ ਰਿਹਾ ਤੂੰ ਕੱਲਾ ਹੀ ਤੇ ਡੋਲਦਾ ਕਾਇ ਕੋ डोलता ਹੈ ਤੁਮਰੀ ਸੁਰ ਸੁੰਦਰ ਸ੍ਰੀ ਪਦਮਪਤੀ ਲਾਇ ਹੈ ਤੇਰੀ ਵੀ ਸੁਧ ਨੂੰ ਡੋਲ ਲਾ ਡੋਲਣ ਵਾਲੇ ਦੀ ਸੁਧ ਨਹੀਂ ਲੈਂਦਾ ਡੋਲਣ ਵਾਲੇ ਦੀ ਸੁਧ ਨਹੀਂ ਲੈਂਦਾ ਕਿ ਡੋਲਣ ਵਾਲੇ ਆਪਣਾ ਤੇ ਭਰੋਸਾ ਕਰਦੇ ਨੇ ਤੇ ਘੱਟ ਕਰਦੇ ਨੇ ਜਿਹੜੇ ਉਹਦਾ ਭਰੋਸਾ ਕਰਦੇ ਨੇ ਡੋਲਦੇ ਨਹੀਂ ਉਹ ਫਿਰ ਉਹਨੂੰ ਆਪੇ ਆਉਣਾ ਪੈਂਦਾ ਉਹਨਾਂ ਦੀ ਸੁਧ ਲੈਣ ਵਾਸਤੇ ਸਾਰੇ ਵਿਸ਼ਵ ਦੀ ਗੱਲ ਕਰਤੀ ਇੱਕ ਸਵਈਏ ਦੇ ਵਿੱਚ ਉੱਥੇ ਸਿਰਫ ਉਡਾ ਉਡਾਵਾ ਸੈ ਕੋਸਾਂ ਤੇ ਪਾਛੇ ਬਜਰੇ ਛਰਿਆ ਤੇ ਕਬਣ ਖਲਾਵਾ ਕਬਣ ਜਗਾਵਾ ਮਨ ਵਿੱਚ ਸਰੂਟ ਕਰਿਆ ਸਿਰਫ ਇੱਕ ਬੱਚਿਆਂ ਕੋਝਾਂ ਦੀ ਗੱਲ ਕੀਤੀ ਜਿਹੜੇ ਸਾਰਿਆਂ ਦੀ ਗੱਲ ਕਰਤੀ ਨਕਸ਼ਾ ਕਿੱਡਾ ਵੱਡਾ ਨਕਸ਼ਾ ਹੈ ਸਭ ਨੂੰ ਆ ਦੇ ਰਿਹਾ ਜਿਹੜਾ ਨਹੀਂ ਮੰਨਦਾ ਉਹਨੂੰ ਵੀ ਦੇ ਰਿਹਾ ਜਿਹੜਾ ਨਹੀਂ ਜਾਣਦਾ ਉਹਨੂੰ ਵੀ ਦੇ ਰਿਹਾ ਜਿਹੜਾ ਜਾਣਦਾ ਉਹਨੂੰ ਵੀ ਦੇ ਰਿਹਾ ਇਸ ਕਰਕੇ ਨਾ ਕੋਈ ਬੈਰੀ ਸਾਹਿਬ ਜਿਹੜਾ ਉਹਦਾ ਵਿਰੋਧੀ ਹੈ ਉਹਨੂੰ ਦੇ ਰਿਹਾ ਉਹਦਾ ਤਾਂ ਵੈਰੀ ਨਹੀਂ ਦਾ ਹੈ ਐ ਜਾਂ ਸੁਭਾਅ ਸਿੱਖਦਾ ਹੋਰ ਉਹ ਚਾਹੀਦਾ ਐ ਜਾਂ ਸਿੱਖ ਘੜਿਆ ਸੀ ਖਾਲਸਾ ਘੜਿਆ ਸੀ ਦਸਮ ਪਾਸ਼ਾ ਨੇ ਇਹਨਾਂ ਵਰਗਣ ਸੀ ਘੜਿਆ ਇਹ ਤਾਂ ਸਾਰੇ ਅਣ ਘੜਿਆ ਜੇ ਘੜੇ ਕੀ ਨਾ ਨੇ ਅਣਘੜ ਰਹੇ ਅਜੇ ਗਿਆਨ ਘੜਕ ਨਾ ਘੜ ਹੋਣਗੇ ਬਾਣੀ ਨਾ ਘੜਨੇ ਨੇ ਤੇ ਘੜ ਤੇ ਘੜਿਆ ਬਹੁਤ ਅਨੂਪ ਤੇ ਘੜੀਆ ਸੁਰਤ ਮਤ ਬਨ ਇਹ ਘੜ ਹੋਣੀ ਹੈ ਜੇ ਅਣਘੜ ਨੇ ਸਾਰੇ ਕਿਹਦੀ ਬੁੱਧੀ ਘੜੀ ਹੋਈ ਹੈ ਕਿਹਦੀ ਸੁਰਤ ਘੜੀ ਹੋਈ ਹੈ ਕਿਹਦਾ ਮਨ ਘੜਿਆ ਹੋਇਆ ਕਿਹਦੀ ਮਤ ਘੜੀ ਹੋਈ ਹੈ ਦੱਸਣ ਕਿਹਦੀ ਘੜੀ ਹੋਈ ਤੇ ਘੜ ਘੜ ਹੋਣੀ ਹੈ ਜਾਂ ਫਿਰ ਗੁਰਬਾਣੀ ਝੂਠੀ ਹੈ ਅਣਘੜਾ ਨੂੰ ਸਿੱਖ ਨਹੀਂ ਬਣਦੇ ਘੜੇ ਹੋਏ ਨੇ ਉੱਥੇ ਸਾਰੇ ਘੜ ਕੋਲ ਸਾਰੇ ਵੀ ਰਹਿੰਦੇ ਨੇ ਗੁਰਬਾਣੀ ਵੀ ਘੜਦੀ ਹੋਵੇ ਘੜਦੀ ਹੋਈ ਆ ਘੜਿਆ ਸ਼ਬਦ ਸੱਚੀ ਸਾਲ ਪਾਉ ਭਗਤੀ ਕਰ ਨੀਚ ਸਦਾਏ ਤਉ ਨਾਲ ਮੋਖ ਅੰਤਰ ਪਾਏ ਪਾਉ ਭਗਤ ਕਰ ਦੇਖੋ ਪਾਉ ਭਗਤੀ ਦੀ ਗੱਲ ਪ੍ਰੇਮਾ ਭਗਤੀ ਪ੍ਰੇਮ ਦਾ ਰੰਗ ਕਿਹਾ ਜਾਂਦਾ ਪ੍ਰੇਮ ਦਾ ਵੀ ਰੰਗ ਕਿਹਾ ਪ੍ਰੇਮ ਦਾ ਰੰਗ ਦੇ ਵਿੱਚ ਮੈਲ ਨਹੀਂ ਹੁੰਦੀ ਜੇ ਮਨ 'ਚ ਮੈਲ ਹੈ ਪ੍ਰੇਮ ਨਹੀਂ ਹੁੰਦਾ ਵੈਲ ਤੋਂ ਰਹਿਤ ਹੁੰਦਾ ਪ੍ਰੇਮ ਦਾ ਰੰਗ ਕਹਿੰਦਾ ਵੀ ਤਾਂ ਮਨ ਮੈਲਾ ਜੇ ਮਨ ਮੈਲਾ ਹੋਵੇ ਪ੍ਰੇਮ ਹੋ ਜਾਊਗਾ ਕਦੇ ਨਹੀਂ ਜਦੋਂ ਮਨ ਦੇ ਵਿੱਚ ਮੈਲ ਨਹੀਂ ਹੋਊ ਦੋਏ ਪਾਸੇ ਮੈਲ ਨਹੀਂ ਹੋਊ ਤਾਂ ਪ੍ਰੇਮ ਹੈ ਇੱਕ ਪਾਸੇ ਵੀ ਜੇ ਮੈਲ ਨਹੀਂ ਹੋਊ ਤਾਂ ਵੀ ਪ੍ਰੇਮ ਉਹ ਇੱਕ ਪਾਸੜ ਪ੍ਰੇਮ ਹੋ ਗਿਆ ਪਰਮੇਸ਼ਰ ਦਾ ਇੱਕ ਪਾਸੜ ਪ੍ਰੇਮ ਸਾਡੇ ਨਾਲ ਸਾਡਾ ਉਹਦੇ ਨਾਲ ਹੈ ਨਹੀਂ ਉਹਦਾ ਸਾਡੇ ਨਾਲ ਹੈ ਉਹਦੇ ਮਨ ਚ ਮੈਲ ਨਹੀਂ ਸਾਡੇ ਹੈਗੀ ਸਾਡੇ ਜਾਂ ਗਿਆਨਤਾ ਦੀ ਮੈਲ ਹੈ ਉਹ ਤਾਂ ਉਹਨੂੰ ਮੰਨਦੇ ਆ ਡਰਦੇ ਵੀ ਆ ਅਗਿਆਨਤਾ ਦੀ ਮੈਲ ਸਾਡੇ ਜਾਣਕਾਰੀ ਘੱਟ ਹੈ ਗਿਆਨ ਘੱਟ ਹੈ ਕਿਸੇ ਕਿਸੇ ਵਿੱਚ ਹੰਕਾਰ ਦੀ ਵੀ ਹੈ ਦੂਈ ਵੀ ਵਿਰੋਧੀ ਮੈਲ ਵੀ ਹੈ ਕੁਛ ਐਸੇ ਵੀ ਨੇ ਕਹਿੰਦੇ ਰੱਬ ਕਿਆ ਚੀਜ਼ ਹੁੰਦੀ ਹੈ ਉਹਨਾਂ ਚੋਂ ਹੋਈ ਵੀ ਹੈ ਉਹ ਮੂਰਖ ਵਾਲੀ ਮੈਲ ਵੀ ਹੈ ਉਹਨਾਂ ਚ ਬੂੜ ਉਹ ਨਹੀਂ ਕੋ ਸਕਦੇ ਉਹ ਮੰਨਦਾ ਉਹ ਵੀ ਲੈਣਾ ਨੇ ਪਰ ਕੁਦਰਤ ਕਰਕੇ ਮੰਨ ਲੈਂਦੇ ਕਹਿੰਦੇ ਤਾਂ ਕੁਦਰਤ ਹੈ ਕੁਦਰਤ ਵੀ ਤਾਂ ਉਹੀ ਹੈ ਫਿਰ ਨੋ ਹੋਰ ਰੱਖ ਲਿਆ ਉਹਨਾਂ ਨੇ ਬਸ ਹਾਂਜੀ ਭਉ ਭਗਤੀ ਕਰ ਨੀਚ ਸਦਾਏ ਭਉ ਭਗਤੀ ਕਰੇ ਭਗਤੀ ਪ੍ਰੇਮ ਭਗਤੀ ਕਰੇ ਸਭ ਨਾਲ ਪ੍ਰੇਮ ਕਰਨਾ ਇੱਕ ਭਗਤੀ ਹੈ ਸਭ ਨਾਲ ਤੁਹਾਡੇ ਨਾਲ ਕੋਈ ਕਰਦਾ ਨਹੀਂ ਕਰਦਾ ਠੇਕਾ ਨਹੀਂ ਹੈ ਇਹ ਸਾਡਾ ਫਰਾਨਾ ਪ੍ਰੇਮ ਦੀ ਗੱਲ ਅਸੀਂ ਨਹੀਂ ਕਰਦਾ ਇਹ ਨਹੀਂ ਠੇਕਾ ਹੈਗਾ ਇੱਥੇ ਨਹੀਂ ਗੱਲ ਬਦੀ ਹੋਈ ਤੁਹਾਡੇ ਨਾਲ ਕਰਦਾ ਨਹੀਂ ਕਰਦਾ ਠੇਕਾ ਨਹੀਂ ਹੈ ਜੇ ਅਗਲਾ ਨਫ਼ਰਤ ਕਰਦਾ ਤੁਸੀਂ ਨਫ਼ਰਤ ਕਰੋ ਇਹ ਨਹੀਂ ਠੇਕਾ ਫਿਰ ਜਾਇ ਜਾਓ ਹੋਏ ਤੁਸੀਂ ਫਿਰ ਕੀ ਫਰਕ ਰਹੇਗਾ ਪਾਉ ਭਗਤ ਕਰ ਨੀਚ ਸਰਾਏ ਆ ਇੱਕ ਹੋਰ ਨਾਲ ਲਾਤੀ ਲਿਪਕ ਨੀਚ ਸਰਾਏ ਜੇ ਤਾਂ ਸਦਾ ਲਿਆ ਗੁਰੂ ਭਉ ਭਗਤ ਕਰਕੇ ਫੇਰ ਤਾਂ ਹੋ ਗਿਆ ਹੰਕਾਰੀ ਫੇਰ ਦੁੱਧ ਫਟ ਗਿਆ ਸਾਰੇ ਬਾਹਰ ਹੋ ਗਿਆ ਫੇਰ ਦੁੱਧ ਘਟਾ ਹੋ ਗਿਆ ਉਹ ਜੋ ਨਾ ਦਹੀਂ ਬਣੇ ਨਾ ਉਹ ਜੋ ਮੱਖਣ ਨਿਕਲੇ ਫੇਰ ਵਿਗੜ ਗਿਆ ਸਾਰੇ ਜੇ ਬਣ ਗਿਆ ਸੱਤ ਫਿਰ ਵੀ ਵਿਗੜ ਗਿਆ ਜੇ ਬੜਾ ਬਣ ਗਿਆ ਵਿਗੜ ਗਿਆ ਜੇ ਨੀਚ ਬਣ ਗਿਆ ਰਹਿ ਗਿਆ ਭਾਉ ਭਗਤ ਕਰ ਨੀਜ ਸਦਾਏ ਨਾਨਕ ਕੀ ਕਹਦਾ ਭਾਉ ਨਾਨਕ ਮੋਖ ਅੰਤਰ ਪਾਏ ਫਿਰ ਮੁਕਤੀ ਮਿਲਦੀ ਹੈ ਦੇਚੀ ਹੁਆਤ ਨੀਚ ਨਾਨਕ ਤਨ ਕੈ ਸੰਗ ਸਾਥ ਵੱਡਿਆ ਸੁਖ ਰੀਸ ਇਸ ਕਰਕੇ ਐਵੇਂ ਨਹੀਂ ਉਹ ਨਹੀਂ ਥੱਲੇ ਦਾਸ ਦਾਸ ਤੋਂ ਨਹੀਂ ਚੱਲਦਾ ਹੁੰਦਾ ਹੀ ਨੀਚ ਤੋਂ ਕਿਸਮ ਦਾ ਇੱਥੇ ਦੀਵਾ ਦੀ ਮਤਲਬ ਹੈ ਨੀਚ ਦਾ ਇੱਕ ਨੀਚ ਹੁੰਦਾ ਖੋਟਾ ਖੋਟਾ ਦੀ ਨਹੀਂ ਹੈ ਇਹਦਾ ਅਰਥ ਅਰਥ ਦੀਵੋ ਸੋ ਸੁਭਾਰਾ ਆਪ ਨੂੰ ਬਣੇ ਮੰਨੇ ਨੀਚ ਨੂੰ ਵਡਿਆਈ ਮਿਲਦੀ ਹੈ ਪਰਮੇਸ਼ਰ ਦੇ ਘਰ ਤੇ ਨੀਚਾ ਨੂੰ ਮਿਲੀ ਹੈ ਸਭ ਤੋਂ ਪਹਿਲਾਂ ਕਬੀਰ ਨੂੰ ਮਿਲੀ ਹੈ ਸਭ ਤੋਂ ਪਹਿਲਾਂ ਫਿਰ ਅਬਦਾਸ ਨੂੰ ਮਿਲ ਗਈ ਦੀਵੇ ਤੇ ਨਾ ਹੋ ਹਾਂ ਚਾਰੂ ਪਹਿਲਾਂ ਮਿਲ ਜਾਂਦੀ ਹੈ ਚੀਜ਼ ਜਿਹੜੇ ਉੱਚੇ ਹੁੰਦੇ ਨੇ ਉਹ ਜੇ ਤਾਂ ਉਹ ਵੀ ਹੋਣ ਚਲੋ ਉਹਨਾਂ ਤੇ ਵੀ ਭਾਵ ਭਗਤੀ ਹੋਵੇ ਮਿਲ ਜਾਂਦੀ ਹੈ ਜੇ ਸਿੰਬਲ ਰੁੱਖ ਸਰਾਇਰਾ ਹੋਵੇ ਅੱਗੇ ਆ ਜਾਣਾ ਅੱਗੇ ਸਿੰਬਲ ਰੁੱਖ ਆ ਜਾਣਾ ਨਾ ਜੇ ਉਹ ਜਾ ਹੋਵੇ ਫਿਰ ਉਹ ਉਹਦੀ ਕਹਾਣੀ ਅੱਗੇ ਲਿਖੀ ਹੋਈ ਹੈ ਉੱਚਾ ਕੀ ਹੁੰਦਾ ਸਿੰਬਲ ਰੁੱਖ ਸਰਾਇਰਾ ਅੱਗੇ ਉਹੀ ਹੁੰਦਾ ਉੱਚਾਈ ਜੇ ਨੀਚ ਨਹੀਂ ਤਾਂ ਉੱਚਾ ਨਾ ਉਹ ਫਿਰ ਸਿੰਬਲ ਰੁੱਖ ਹੈ ਗੁਰੂ ਗੁਰੂ ਹੈ ਨਾ ਸਿੰਬਲ ਰੁੱਖ ਹੈ ਹਰ ਫਿੱਕੇ ਉਹਦੇ ਜਿਹੜੀ ਬਾਣੀ ਹੈ ਉਪਦੇਸ਼ ਦਾ ਫਿੱਕਾ ਕੁਝ ਵੀ ਨਹੀਂ ਵਿੱਚ ਕੱਖ ਵੀ ਨਹੀਂ ਹੈ ਫੋਕੀਆਂ ਗੱਲਾਂ ਕਹਿੰਦਾ ਫੋਕੀਆਂ ਗੱਲਾਂ ਮਾਰਦਾ ਉਹ ਫੋਕੀ ਇਹਨਾਂ ਗੱਲਾਂ ਵਿੱਚ ਕੁਝ ਨਹੀਂ ਹੈਗਾ ਉਹਨਾਂ ਦੇ ਹਾਂ ਸਿੰਪਲ ਵਜਾਣ ਜੋ ਹਾਂ ਪੌੜੀ ਸਾਖੀਆਂ ਫੋਕੀਆਂ ਗੱਲਾਂ ਝੂਠ